ਸ੍ਰੀ ਰਾਗ ਮਹੱਲਾ ਪਹਿਲਾ ਪਹਿਲੇ ਪੈਰੈ ਰਹਿਣ ਕੈ ਵਣਜਾਰਿਆ ਮਿੱਤਰਾ ਬਾਲਕ ਬੋਧਿਆ ਚੇਤ ਖੀਰ ਪੀਐ ਖੇਲਾਈਐ ਵਣਜਾਰਿਆ ਮਿੱਤਰਾ ਮਾਤ ਪਿਤਾ ਸੁਪੇਤ ਮਾਤ ਪਿਤਾ ਸੁਦ ਨੇਹੋ ਕਨੇਰਾ ਮਾਇਆ ਮੋਹ ਸਵਾਈ ਸੰਜੋਗੀ ਆਇਆ ਕਿਰਤ ਕਮਾਇਆ ਕਰਨੀ ਕਾਰ ਕਰਾਈ ਰਾਮ ਨਾਮ ਬਿਨ ਮੁਕਤ ਨਾ ਹੋਈ ਬੂਡੀ ਦੂਜੈ ਹੇਤ ਕਹੋ ਨਾਨਕ ਪ੍ਰਾਣੀ ਪਹਿਲੇ ਪਹਰੈ ਛੂਟਹਿਗਾ ਹਰਿ ਚੇਤ ਦੂਜੈ ਪਰ ਰਹਿਣ ਕੈ ਵਣ ਜਾ ਮਿੱਤਰਾ ਭਰ ਜੋਗਨ ਮੈਂ ਮਾਤੇ ਅਹਨਿਸ ਕਾਮ ਵਿਆਪਿਆ ਵਣ ਜਾ ਮਿੱਤਰਾ ਅੰਧਲੇ ਨਾਮ ਨਾ ਚੇਤਿਨ ਰਾਮ ਨਾਮ ਕਾਟ ਅੰਤਰ ਨਾਹੀ ਹੋਰ ਜਾਣੈ ਰਸ ਕਸ ਮੀਠੇ ਗਿਆਨ ਧਿਆਨ ਗੁਣ ਸੰਜਮ ਨਾਹੀ ਜਨਮ ਮਰੋਗੇ ਝੂਠੇ ਤੀਰਥ ਵਰਤ ਸੁਚ ਸੰਜਮ ਨਾਹੀ ਕਰਮ ਧਰਮ ਨਹੀਂ ਪੂਜਾ ਨਾਨਕ ਪਾਏ ਭਗਤ ਨਿਸਤਾਰਾ ਦੁਦਾ ਵਿਆਪੈ ਦੂਜਾ ਤੀਜੈ ਪਹਿਰੈ ਨੈਣ ਕੈ ਵਣਜਾਰਿਆ ਮਿਤਰਾ ਸਰ ਹੰਸੋ ਲਥੜੇ ਆਏ ਜੋਵਨ ਘਟੈ ਜਰਵਾ ਜਿਨੈ ਵਣਜਾਰਿਆ ਮਿਤਰਾ ਆਪ ਘਟੈ ਦਿਨ ਜਾਏ ਅੰਤ ਕਾਲ ਪਛਤਾਸੀ ਅੰਧਲੇ ਜਾ ਜਮ ਪਗੜ ਚਲਾਇਆ ਸਭ ਕਿਸੇ ਆਪਣਾ ਕਰ ਕਰ ਰਾਖਿਆ ਖਿਨ ਮਹਿ ਪਿਆ ਪਰਾਇਆ ਬੁੱਧ ਵਿਸਰਜੀ ਗਈ ਸਿਆਣਪ ਕਰ ਆਵਗਣ ਪਛਤਾਏ ਕਹੋ ਨਾਨਕ ਪ੍ਰਾਣੀ ਤੀਜੈ ਪਹਰੈ ਪ੍ਰਭ ਚੇਤਹੁ ਲਿਵਲਾਏ ਚੌਥਾ ਪਹਰੇ ਰਹਿਣ ਕੈ ਬਣਜਾਰਿਆ ਮਿੱਤਰਾ ਬਿਰਧ ਭਇਆ ਤਨ ਖੀਣ ਅੱਖੀ ਅੰਧ ਨਾ ਦੀਸਈ ਬਣਜਾਰਿਆ ਮਿੱਤਰਾ ਕੰਨੀ ਸੁਣੈ ਨਾ ਵੈਣ ਅੱਖੀ ਅੰਧ ਜੀਵ ਰਸ ਨਾਹੀ ਰਹੇ ਪਰਾ ਕਉ ਤਾਣਾ ਗੁਣ ਅੰਤਰ ਨਾਹੀ ਕਿਉ ਸੋ ਪਾਵੈ ਮਨੁਖ ਆਵਣ ਜਾਣਾ ਖੜ ਪੱਕੀ ਕੁੜ ਭੱਜੈ ਬਿਨਸੈ ਆਏ ਚੱਲੈ ਕਿਆ ਮਾਣ ਕਹੋ ਨਾਨਕ ਪ੍ਰਾਣੀ ਚੌਥਾ ਪਹਰੇ ਗੁਰਮੁਖੇ ਸ਼ਬਦ ਪਛਾਣ ਓੜ ਕੇ ਆਇਆ ਤਿਨ ਸਾਹਿਆ ਆਵਣ ਜਾ ਰਿਆ ਮਿੱਤਰਾ ਜਰ ਜਰਵਾਣਾ ਕੰਨ ਇਕ ਰਤੀ ਬੋਨਾ ਸੁਹਾਣਿਆ ਆਵਣ ਜਾ ਰਿਆ ਮਿੱਤਰਾ ਆਵਗਣ ਖੜਸਣ ਬੰਨ ਗੁਣ ਸੰਜਮ ਜਾਵੇ ਚੋਟ ਨਾ ਖਾਵੇ ਨਾ ਤਿਸ ਜੰਮਣ ਮਰਣਾ ਕਾਲ ਜਾਲ ਜਮ ਜੋ ਇਨਾ ਸਾਕੈ ਭਾਏ ਭਗਤ ਭੈ ਤਰਣਾ ਪਤਿ ਸੇਤੀ ਜਾਵੇ ਸਾਜ ਸਮਾਵੇ ਸਗਲੇ ਦੁਖ ਮਿਟਾਵੇ ਕਹੋ ਨਾਨਕ ਪ੍ਰਾਣੀ ਗੁਰਮੁਖ ਛੂਟੈ ਸਾਚੇ ਤੇ ਪਤੀ ਪਾਵੈ ਸ੍ਰੀ ਰਾਗ ਮਹੱਲਾ ਚੌਥਾ ਪਹਿਲੇ ਪਹਰ ਰਹਿਣ ਕੈ ਬਣ ਰਿਆ ਮਿੱਤਰਾ ਹਰਿ ਪਾਇਆ ਉਦਰ ਮੰਝਾਰ ਹਰਿ ਧਿਆਵੈ ਹਰਿ ਉਚਰੈ ਬਣ ਰਿਆ ਮਿੱਤਰਾ ਹਰਿ ਹਰਿ ਨਾਮ ਸਮਾਰਿ ਹਰਿ ਹਰਿ ਨਾਮ ਜਪਿਆ ਰਾਧੇ ਵਿੱਚ ਅਗਨੀ ਹਰਿ ਜਪ ਜੀਵਿਆ ਬਾਹਰ ਜਨਮ ਭਇਆ ਮੁਖ ਲਾਗਾ ਸਰਸੇ ਪਿਤਾ ਮਾਤ ਥੀਵਿਆ ਜਿਸ ਕੀ ਵਸਤ ਤਿਸ ਚੇਤਹੁ ਪ੍ਰਾਣੀ ਕਰ ਹਿਰਦੈ ਗੁਰਮੂ ਵਿਚਾਰਿ ਕਹੋ ਨਾਨਕ ਪ੍ਰਾਣੀ ਪਹਿਲੇ ਪਹਰੈ ਹਰਿ ਜਪਿਆ ਕਿਰਪਾ ਧਾਰਿ ਦੂਜੈ ਪਾਰ ਰਹਿਣ ਕੈ ਰਿਆ ਮਿੱਤਰਾ ਮਨ ਲਾਗਾ ਦੂਜੈ ਭਾਏ ਮੇਰਾ ਮੇਰਾ ਕਰ ਜਾ ਰਿਆ ਮਿੱਤਰਾ ਲੇ ਮਾਤ ਪਿਤਾ ਗਲ ਲਾਏ ਲਾਵੇ ਮਾਤ ਪਿਤਾ ਸਦਾ ਗਲ ਸੇਤੀ ਮਨ ਜਾਣੈ ਖਟ ਖਵਾਏ ਜੋ ਦੇਵੈ ਤਿਸੈ ਨਾ ਜਾਣੈ ਮੂੜਾ ਦਿੱਤੇ ਨੋ ਲਪਟਾਏ ਕੋਈ ਗੁਰਮੁਖ ਹੋਵੇ ਸੋ ਕਰੈ ਵਿਚਾਰ ਹਰ ਧਿਆਵੈ ਮਨ ਦਿਵਲਾਏ ਕਹੋ ਨਾਨਕ ਦੂਜੈ ਪਹਰੈ ਪ੍ਰਾਣੀ ਤਿਸ ਕਾਲ ਨਾ ਕਬਹੂ ਖਾਏ ਤੀਜੈ ਪਹਰੈ ਰਹਿਣ ਕੈ ਬਣਜਾਰਿਆ ਮਿੱਤਰਾ ਮਨ ਲੱਗਾ ਹਾਲ ਜੰਜਾਰੇ ਧਨ ਚਿਤਵੈ ਧਨ ਸੰਚਵੈ ਬਣਜਾਰਿਆ ਮਿੱਤਰਾ ਹਰਿ ਨਾਮਾ ਹਰਿ ਨਾ ਸੰਭਾਲੇ ਹਰਿ ਨਾਮਾ ਹਰ ਹਰ ਕਦੇ ਨਾ ਸੰਭਾਲੈ ਜੇ ਹੋਵੇ ਅੰਤ ਸਖਾਈ ਇਹੋ ਧਨ ਸੰਪੈ ਮਾਇਆ ਝੂਠੀ ਅੰਤ ਛੋੜ ਚਲਿਆ ਪਛਤਾਈ ਜਿਸ ਨੂੰ ਕਿਰਪਾ ਕਰੇ ਗੁਰ ਮੇਲੇ ਸੋ ਹਰਿ ਹਰ ਨਾਮ ਸੰਵਾਰਿ ਕਹੋ ਨਾਨਕ ਤੀਜੈ ਬਹਰੈ ਪ੍ਰਾਣੀ ਸੇ ਜਾਏ ਮਿਲੇ ਹਰਿ ਨਾਲੇ ਚੌਥੈ ਪਹਰੈ ਰਹਿਣ ਕੈ ਬਣ ਜਾਰਿਆ ਮਿੱਤਰਾ ਹਰ ਚੱਲਣ ਵੇਲਾ ਆਦੀ ਕਰ ਸੇਵਾ ਪੂਰਾ ਸਤਿਗੁਰੂ ਬਣ ਜਾਰਿਆ ਮਿੱਤਰਾ ਸਭ ਚੱਲੀ ਰਹਿਣ ਵਿਹਾਦੀ ਹਰ ਹੋ ਖਿਨ ਖਿਨ ਢਿਲ ਮੂਲ ਨਾ ਕਰਿਓ ਜਿਤ ਆਸਥਿਰ ਜੁਗ ਜੁਗ ਹੋਵਹੁ ਹਰਿ ਸੇਤੀ ਸਦਮਾਨ ਹੋ ਰਲਿਆ ਜਨਮ ਮਰਨ ਦੁਖ ਖੋਵਹੁ ਗੁਰ ਸਤਿਗੁਰ ਸੁਆਮੀ ਭੇਦ ਨਾ ਜਾਣਹੁ ਜਿਤ ਮਿਲ ਹਰਿ ਭਗਤ ਸੁਖਾਂਦੀ ਕਹੋ ਨਾਨਕ ਪ੍ਰਾਣੀ ਚੌਥਾ ਪਹਰਾ ਸਫਲਿਓ ਰਹਿਣ ਭਗਤਾ ਦੀ ਸ੍ਰੀ ਰਾਗ ਮਹੱਲਾ ਪੰਜਵਾ ਪਹਿਲੇ ਪਹਰੈਣ ਕੈ ਬਣ ਜਾਰਿਆ ਮਿੱਤਰਾ ਧਰ ਪਾਏ ਤਾ ਉਦਰੈ ਮਾਹੇ ਦਸੀ ਮਾਸੀ ਮਾਨਸ ਕੀਆ ਬਣ ਜਾਰਿਆ ਮਿੱਤਰਾ ਕਰ ਮੋਹਲਤ ਕਰਮ ਕਮਾਏ ਮੋਹਲਤ ਕਰ ਦੀਨੀ ਕਰਮ ਕਮਾਣੇ ਜੈਸਾ ਲਿਖ ਤੁਰ ਪਾਇਆ ਮਾਤ ਪਿਤਾ ਭਾਈ ਸੁਧ ਬਨਤਾ ਤਿਨ ਭੀਤਰ ਪ੍ਰਭੂ ਸੰਜੋਇਆ ਕਰਮ ਸੋ ਕਰਮ ਕਰਾਏ ਆਪੇ ਇਸ ਜਨਤਾ ਵਾਸ ਕਿਛ ਨਾਹੀ ਕਹੋ ਨਾਨਕ ਪ੍ਰਾਣੀ ਪਹਿਲੇ ਪਹਰੈ ਧਰ ਪਾਏ ਤਾ ਉਦਰੈ ਮਾਹੇ ਦੂਜੈ ਪਰ ਰਹਿਣ ਕੈ ਵਣਜਾਰਿਆ ਮਿੱਤਰਾ ਭਰ ਜਵਾਨੀ ਲਾਹਰੀ ਦੇ ਬੁਰਾ ਭਲਾ ਨਾ ਪਛਾਣੀ ਵਣਜਾਰਿਆ ਮਿੱਤਰਾ ਮਨ ਮਤਾ ਅਹਮੇ ਬੁਰਾ ਭਲਾ ਨਾ ਪਛਾਣੈ ਪ੍ਰਾਣੀ ਆਗੈ ਪੰਥ ਕਰਾਰਾ ਪੂਰਾ ਸਤਿਗੁਰ ਕਬਹੂ ਨਾ ਸੇਵਿਆ ਸਿਰ ਠਾਡੇ ਜਮ ਜਿੰਦਾਰਾ ਧਰਮ ਰਾਏ ਜਬ ਪਕ੍ਰਿਸ ਬਵਰੇ ਤਬ ਕਿਆ ਜਵਾਬ ਕਰੇ ਕਹੋ ਨਾਨਕ ਦੂਜੈ ਪਹਰੈ ਪ੍ਰਾਣੀ ਪਰ ਜੋਬਨ ਲਾਰੀ ਦੇ ਤੀਜੇ ਪਹਰਾ ਰਹਿਣ ਕੈ ਵਣਜਾਰਿਆ ਮਿੱਤਰਾ ਵਿਖ ਸੰਚੈ ਅੰਧ ਅਗਿਆਨ ਪੁੱਤਰ ਕਲਤਰ ਮੋਹਿ ਲਪਟਿਆ ਵਣਜਾਰਿਆ ਮਿੱਤਰਾ ਅੰਤਰ ਲਾਹਰ ਲੋਭਾਨ ਅੰਤਰ ਲਾਹਰ ਲੋਭਾਨ ਪੁਰਾਣੀ ਸੋ ਪ੍ਰਭ ਚਿਤ ਨ ਆਵੈ ਸਾਧ ਸੰਗਤ ਸਿਓ ਸੰਗ ਨ ਕੀਆ ਬਹੁ ਜੋਨੀ ਦੁਖ ਪਾਵੈ ਹਾਰ ਵਿਸਾਰਿਆ ਸੁਆਮੀ ਇਕ ਨਿਮਖ ਨ ਲੱਗੋ ਧਿਆਨ ਕਹੋ ਨਾਨਕ ਪ੍ਰਾਣੀ ਤੀਜੈ ਪਹਾਰੈ ਵਿਖ ਸੰਚੇ ਅੰਧ ਅਗਿਆਨ ਚੌਥੇ ਪਹਰ ਰਹਿਣ ਕੈ ਰਿਆ ਮਿੱਤਰਾ ਦਿਨ ਨੇੜਾ ਆਇਆ ਸੋਏ ਗੁਰਮੁਖ ਨਾਮ ਸੰਭਾਲ ਤੂੰ ਰਿਆ ਮਿੱਤਰਾ ਤੇਰਾ ਦਰਗਾਹ ਬੇਲੀ ਹੋਏ ਗੁਰਮੁਖ ਨਾਮ ਸੰਭਾਲ ਪ੍ਰਾਣੀ ਅੰਤੇ ਹੋਏ ਸਖਾਈ ਇਹੋ ਮੋਹ ਮਾਇਆ ਤੇਰਾ ਸੰਗ ਨਾ ਚਾਲੈ ਝੂਠੀ ਪ੍ਰੀਤ ਲਗਾਈ ਸਗਲੀ ਰਹਿਣ ਗੁਦਰੀ ਅੰਧਿਆਰੀ ਸੇਵ ਸਤਗੁਰ ਚਾਨਣ ਹੋਏ ਕਹੋ ਨਾਨਕ ਪ੍ਰਾਣੀ ਚੌਥੈ ਪਹਰੈ ਦਿਨ ਨੇੜਾ ਆਇਆ ਸੋਏ ਲਿਖਿਆ ਆ ਗੋਵਿੰਦ ਕਾ ਵਣਜਾਰਿਆ ਮਿੱਤਰਾ ਉਠ ਚਲੇ ਕਮਾਣਾ ਸਾਥ ਇਕ ਰਤੀ ਬਿਲਵਨਾ ਦੇਵਨੀ ਵਣਜਾਰਿਆ ਮਿੱਤਰਾ ਓਨੀ ਤਕੜੇ ਪਾਏ ਹਾਥ ਲਿਖਿਆ ਆ ਭਗਤ ਚਲਾਇਆ ਮਨਮੁਖ ਸਦਾ ਤੁਹੇਲੇ ਜਿਨਨੀ ਪੂਰਾ ਸਤਿਗੁਰ ਸੇਵਿਆ ਸੇ ਦਰਗਾਹ ਸਦਾ ਸੁਹੇਲੇ ਕਰਮ ਧਰਤੀ ਸਰੀਰ ਜੁਗ ਅੰਤਰੇ ਜੋ ਹੋਵੈ ਸੋ ਖਾਤ ਕਹੋ ਨਾਨਕ ਭਗਤ ਸੋਹੈ ਦਰਬਾਰੇ ਮਨਮੁਖ ਸਦਾ ਭਵਾਤੇ ਸ੍ਰੀ ਰਾਗ ਹੱਲਾ ਚੌਥਾ ਘਰ ਦੂਜਾ ਛੰਤ ਇੱਕੋ ਓੰਕਾਰ ਸਤਿਗੁਰ ਪ੍ਰਸਾਦ ਮੁੰਦੇ ਆਣੀ ਪੇੜਾ ਕਿਉ ਕਰ ਹਰ ਦਰਸ਼ਨ ਪਿਖੈ ਹਰਿ ਹਰਿ ਆਪਣੀ ਕਿਰਪਾ ਕਰੇ ਗੁਰਮੁਖ ਸਹੁਰੜੈ ਕੰਮ ਸਿੱਖੈ ਸਹੁਰੜੈ ਕੰਮ ਸਿੱਖੈ ਗੁਰਮੁਖ ਹਰਿ ਹਰਿ ਸਦਾ ਤੇ ਆਏ ਸਈਆ ਵਿੱਚ ਫਿਰੈ ਸੁਹੇਲੀ ਹਰ ਦਗਾ ਵਾਲ ਉਡਾਏ ਲੇਖਾ ਧਰਮ ਰਾਏ ਕੀ ਬਾਕੀ ਜਬ ਹਰਿ ਹਰਿ ਨਾਮ ਕਿਰਖੈ ਮੁੰਦੇ ਆਣੀ ਪੇੜਾ ਗੁਰਮੁਖ ਹਰ ਦਰਸ਼ਨ ਦਿਖੈ ਵੀਆ ਹੋਵਾ ਮੇਰੇ ਬਾਬਲਾ ਗੁਰਮੁਖੇ ਹਰਿ ਪਾਇਆ ਅਗਿਆਨ ਅੰਧੇਰਾ ਕਟਿਆ ਗੁਰ ਗਿਆਨ ਪ੍ਰਚੰਡ ਬਲਾਇਆ ਬਲਿਆ ਗੁਰ ਗਿਆਨ ਅੰਧੇਰਾ ਸਿਆ ਹਰ ਰਤਨ ਪਦਾਰਥ ਲਾਧਾ ਹਉ ਮੈ ਰੋਗ ਗਿਆ ਦੁਖ ਲਾਥਾ ਆਪ ਆਪੈ ਗੁਰਮੁਖ ਖਾਦਾ ਅਕਾਲ ਮੂਰਤ ਵਰ ਪਾਇਆ ਬਿਨਾਸੀ ਨਾ ਕਦੇ ਮਰੈ ਨਾ ਜਾਇਆ ਵਿਆਹ ਹੋਆ ਮੇਰੇ ਬਾਬਲਾ ਗੁਰਮੁਖੇ ਹਰਿ ਪਾਇਆ ਹਰ ਸਤ ਸਤੇ ਮੇਰੇ ਬਾਬਲਾ ਹਰ ਜਨ ਮਿਲ ਜੰਨ ਸੁਹੰਦੀ ਪੀਵ ਕੜਾ ਹਰ ਜਪ ਸੁਹੇਲੀ ਵਿੱਚ ਸੌਰੜਾ ਖਰੀ ਸੋਹੰਦੀ ਸੌਰੜਾ ਵਿੱਚ ਖਰੀ ਸੋਹੰਦੀ ਜਿਨ ਪੀਵ ਕੜਾ ਨਾਮ ਸੰਭਾਲਿਆ ਸਭ ਸਫਲਿਓ ਜਨਮ ਤਿਨਾ ਦਾ ਗੁਰਮੁਖੇ ਜਿਨਾ ਮਾਨ ਜਿਨ ਪਾਸਾ ਢਾਲਿਆ ਹਰ ਸੰਤ ਜਨਾ ਮਿਲ ਕਾਰਜ ਸੋਹਿਆ ਵਰ ਪਾਇਆ ਪੁਰਖ ਅਨੰਦੀ ਹਰ ਸਤ ਸਤ ਮੇਰੇ ਬਾਬਲਾ ਹਰ ਜਨ ਮਿਲ ਜੰਨ ਸੋਹੰਦੀ ਹਰ ਪ੍ਰਭ ਮੇਰੇ ਬਾਵਲਾ ਹਰ ਦੇਵਹੁ ਦਾਨ ਮੈਂ ਦਾਜੋ ਹਰ ਕਪੜੋ ਹਰ ਸੋਭਾ ਦੇਵਹੁ ਜਿਤ ਸਵਰੈ ਮੇਰਾ ਕਾਜੋ ਹਰਿ ਹਰ ਭਗਤੀ ਕਾਜ ਸੁਹੇਲਾ ਗੁਰ ਸਤਗੁਰ ਦਾਨ ਦਿਵਾਇਆ ਖੰਡ ਵਰ ਪਾਂਡੇ ਹਰ ਸੋਭਾ ਹੋਈ ਇਹੋ ਦਾਨ ਨ ਰਲੈ ਰਲਾਇਆ ਹੋਰ ਮਨਮੁਖ ਦਾਜ ਜੇ ਰਖ ਹੈ ਸੋ ਕੂੜ ਅਹੰਕਾਰ ਕਛ ਪਾਜੋ ਹਰ ਪ੍ਰਭ ਮੇਰੇ ਬਾਵਲਾ ਹਰ ਦੇਵ ਹੁਦਾਨ ਮੈਂ ਦਾਜੋ ਹਰੇ ਰਾਮ ਰਾਮ ਮੇਰੇ ਬਾਵਲਾ ਫਿਰ ਮਿਲ ਤਨ ਵੇਲ ਵਧੰਦੀ ਹਰ ਜੁਗ ਹਜੋ ਜੁਗ ਜੁਗ ਹਜੋ ਸਦ ਪੀੜੀ ਗੁਰੂ ਚਲੰਦੀ ਜੁਗ ਜੁਗ ਪੀੜੀ ਚੱਲੈ ਸਤਿਗੁਰ ਕੀ ਜਿਨੇ ਗੁਰਮੁਖ ਨਾਮ ਧਿਆਇਆ ਹਰ ਪੁਰਖ ਨਾ ਕਭੀ ਬਿਨਸੈ ਜਾਵੇ ਨਿਤ ਦੇਵੈ ਚੜੈ ਸੁਆਇਆ ਨਾਨਕ ਸੰਤ ਸੰਤ ਹਰਿ ਏਕੋ ਜਪ ਹਰ ਹਰ ਨਾਮ ਸੋ ਹੰਦੀ ਹਰਿ ਰਾਮ ਰਾਮ ਮੇਰੇ ਬਾਵਲਾ ਫਿਰ ਮਿਲ ਤਨ ਵੇਲ ਵਦੰਦੀ ਸ੍ਰੀ ਰਾਗ ਮਹੱਲਾ ਪੰਜਵਾ ਛੰਤ ਇਕ ਓੰਕਾਰ ਸਤਿਗੁਰ ਪ੍ਰਸਾਦਿ ਮਨ ਪਿਆਰਿਆ ਜੀ ਮਿੱਤਰਾ ਗੋਬਿੰਦ ਨਾਮ ਸਮਾਲੇ ਮਨ ਪਿਆਰਾ ਜੀ ਮਿੱਤਰਾ ਹਰ ਨਿਭੈ ਤੇਰੇ ਨਾਲੇ ਸੰਗ ਸਹਾਈ ਹਰ ਨਾਮ ਤੇ ਆਏ ਬਿਰਥਾ ਕੋਈ ਨਾ ਜਾਏ ਮਨ ਚਿੰਦੇ ਸਈ ਫਲ ਪਾਵੈ ਚਰਨ ਕਮਲ ਚਿਤ ਲਾਏ ਜਾਲ ਥਲ ਪੂਰ ਰਹਾ ਬਨਵਾਰੀ ਘਟ ਘਟ ਨਦਰ ਨਿਹਾਲੇ ਨਾਨਕ ਸਿੱਖ ਦੇ ਮਨ ਪ੍ਰੀਤਮ ਸਾਧ ਸੰਗ ਭ੍ਰਮ ਜਾਲੇ ਮਨ ਪਿਆਰਿਆ ਜੀ ਮਿੱਤਰਾ ਹਰ ਬਿਨ ਝੂਠ ਪਸਾਰੇ ਮਨ ਪਿਆਰਿਆ ਜੀਓ ਮਿੱਤਰਾ ਬਿਖ ਸਾਗਰ ਸੰਸਾਰੇ ਚਰਨ ਕਮਲ ਕਰ ਬੋਇਤ ਕਰਤੇ ਸਾ ਸਾ ਦੂਖ ਵਿਆਪੈ ਗੁਰ ਪੂਰਾ ਭੇਟੈ ਵਡ ਪਾਗੀ ਆਠ ਵਾਰ ਪ੍ਰਭ ਜਾਪੈ ਆਦ ਜੁਗਾਦੀ ਸੇਵਕ ਸੁਆਮੀ ਭਗਤਾ ਨਾਮ ਆਧਾਰੇ ਨਾਨਕ ਸਿੱਖ ਦੇ ਮਨ ਪ੍ਰੀਤਮ ਬਿਨ ਹਰਿ ਝੂਠ ਪਸਾਰੇ ਮਨ ਪਿਆਰਿਆ ਜਿਉ ਮਿੱਤਰਾ ਹਰ ਲੱਦੇ ਖੇਵ ਸਵੱਲੀ ਮਨ ਪਿਆਰਿਆ ਜਿਉ ਮਿੱਤਰਾ ਹਰ ਦਰ ਨਿਹਚਲ ਮੱਲੀ ਹਰ ਦਰ ਸੇਵੇ ਅਲਖ ਭੇਵੇ ਨਿਹਚਲ ਆਸਣ ਪਾਇਆ ਤਹ ਜਨਮ ਨ ਮਰਨ ਨ ਆਵਣ ਜਾਣਾ ਸੰਸਾ ਦੁਖ ਮਿਟਾਇਆ ਚਿੱਤਰ ਗੁਪਤ ਕਾ ਕਾਗਦ ਪਾਰਿਆ ਜਮ ਦੂਤਾ ਕਛੂ ਨਾ ਚੱਲੀ ਨਾਨਕ ਸਿੱਖ ਦੇ ਮਨ ਪ੍ਰੀਤਮ ਹਰ ਲੱਦੇ ਖੇਵ ਸਵੱਲੀ ਮਨ ਪਿਆਰਿਆ ਜਿਉ ਮਿੱਤਰਾ ਕਰ ਸੰਤਾ ਸੰਗ ਨਿਵਾਸੋ ਮਨ ਪਿਆਰਿਆ ਜਿਉ ਮਿੱਤਰਾ ਹਰਿ ਨਾਮ ਜਪਤ ਪ੍ਰਗਾਸੋ ਸਿਮਰ ਸੁਆਮੀ ਸੁਹਾਗਾਮੀ ਇਛ ਸਗਲੀ ਪੁੰਨਿਆ ਪੁਰਬੇ ਕਮਾਏ ਸ੍ਰੀ ਰੰਗ ਪਾਏ ਹਰ ਮਿਲੇ ਚਰੀ ਵਿਚੁੰਨਿਆ ਅੰਤਰ ਬਾਹਰ ਸਰਬਤ ਰਵਿਆ ਮਨ ਉਪਜਿਆ ਬਿਸਵਾਸੋ ਨਾਨਕ ਸਿੱਖ ਦੇ ਮਨ ਪ੍ਰੀਤਮ ਕਰ ਸੰਤਾ ਸੰਗ ਨਿਵਾਸੋ ਮਨ ਪਿਆਰਿਆ ਜਿਉ ਮਿੱਤਰਾ ਹਰ ਪ੍ਰੇਮ ਭਗਤ ਮਨ ਲੀਨਾ ਮਨ ਪਿਆਰਿਆ ਜਿਵ ਮਿਤਰਾ ਹਰ ਜਲ ਮਿਲ ਜੀਵੇ ਮੀਨਾ ਹਰ ਪੀਆ ਘਾਨੇ ਅੰਮ੍ਰਿਤ ਬਾਣੇ ਸਰਬ ਸੁਖਾ ਮਨ ਮੁਠੇ ਸ੍ਰੀ ਧਰ ਪਾਏ ਮੰਗਲ ਗਾਏ ਇਛ ਪੁੰਨੀ ਸਤਿਗੁਰ ਤੁਠੇ ਲੜ ਲੀਨੇ ਲਾਏ ਨਉ ਨਿਦ ਪਾਏ ਨਾਉ ਸਰਬ ਸਠਾ ਕਰ ਦੀਨਾ ਨਾਨਕ ਸਿੱਖ ਸੰਤ ਸਮਝਾਈ ਹਰ ਪ੍ਰੇਮ ਭਗਤ ਮਨ ਲੀਨਾ ਸ੍ਰੀ ਰਾਗ ਕੇ ਛੰਤ ਮਹੱਲਾ ਪੰਜਵਾ ਏਕੋ ਓੰਕਾਰ ਸਤਿਗੁਰ ਪ੍ਰਸਾਦ ਡਖਣਾ ਹਠ ਮਜਾਹੁ ਮਾਪਰੀ ਪਸੇ ਕਿਉ ਦੀਦਾਰ ਸੰਸਰਣਾਈ ਲੱਭਣੇ ਨਾਨਕ ਪ੍ਰਾਨ ਆਧਾਰ ਛੰਤ ਚਰਨ ਕਮਲ ਸਿਉ ਪ੍ਰੀਤ ਰੀਤ ਸੰਤਨ ਮਨ ਆਵੇ ਜੀਉ ਦੁਤੀਆ ਭਾਉ ਵਿਪਰੀਤ ਅਨੀਤ ਦਾਸਾ ਨਾ ਭਾਵੇ ਜੀਉ ਦਾਸਾ ਨਾ ਭਾਵੇ ਬਿੰਦਰ ਸਾਵੇ ਇਕ ਖੇਨ ਧੀਰਜ ਕਿਉ ਕਰੈ ਨਾ ਬਿਹੂਨਾ ਤਨ ਮਨ ਹੀਨਾ ਜਲ ਬਿਨ ਮਛਲੀ ਜਿਉ ਮਰੈ ਮਿਲ ਮੇਰੇ ਪਿਆਰੇ ਪ੍ਰਾਨ ਆਧਾਰੇ ਗੁਣ ਸਾਧ ਸੰਗ ਮਿਲ ਗਾਵੇ ਨਾਨਕ ਕੇ ਸੁਆਮੀ ਧਾਰ ਅਨੁਗ੍ਰਹ ਮਨ ਤਨੇ ਅੰਕ ਸਮਾਵੇ ਡਖਣਾ ਸੋ ਹੰਦੜੋ ਹਵਠਾਏ ਕੋਈ ਨੰਦ ਸੈ ਡੂਜੜੋ ਖੁੱਲੜੇ ਕਪਾਟ ਨਾਨਕ ਸਤਿਗੁਰ ਭੇਟ ਤੇ ਛੰਤ ਤੇਰੇ ਬਚਨ ਅਨੂਪ ਆਪਾਰ ਸੰਤਨ ਆਧਾਰ ਬਾਣੀ ਵਿਚਾਰਿਆ ਜੀਓ ਸਿਮਰਤ ਸਾਸ ਗਿਰਾਸ ਪੂਰਨ ਵਿਸਵਾਸ ਕਿਉ ਮਨਹੁ ਵਿਸਾਰਿਆ ਜੀਓ ਕਿਉ ਮਨਹੁ ਬੇਸਾਰੀਐ ਨਿਮਖ ਨਹੀਂ ਟਾਰੀਐ ਗੁਣਵੰਤ ਪ੍ਰਾਨ ਹਮਾਰੇ ਮਨ ਬਾਛਤ ਫਲ ਦੇਤ ਹੈ ਸੁਆਮੀ ਜੀ ਕੀ ਵਿਰਥਾ ਸਾਰੇ ਅਨਾਥ ਕੇ ਨਾਥੇ ਸਰਬ ਕੈ ਸਾਥੇ ਜਪ ਜੂਐ ਜਨਮ ਨਾ ਹਾਰੀਐ ਨਾਨਕ ਕੀ ਬੇਨੰਤੀ ਪ੍ਰਭ ਹੈ ਕਿਰਪਾ ਕਰਿ ਜਲ ਤਾਰੀਐ ਡਖਣਾ ਤੂੜੀ ਮੱਜਣ ਸਾਧਖੇ ਸਾਈ ਥੀਏ ਕਿਰਪਾਲ ਲੱਦੇ ਹੱਬੇ ਥੋਕੜੇ ਨਾਨਕ ਹਰ ਧਨ ਮਾਲ ਛੰਤ ਸੁੰਦਰ ਸੁਆਮੀ ਧਾਮ ਭਗਤਾ ਵਿਸਰਾਮ ਆਸਾ ਲਗ ਜੀਵ ਤੇ ਜੀਓ ਮਨ ਤਨੇ ਗਲਤਾਨ ਸਿਮਰਤ ਪ੍ਰਭ ਨਾਮ ਹਰਿ ਅੰਮ੍ਰਿਤ ਪੀਵ ਤੇ ਜੀਓ ਅੰਮ੍ਰਿਤ ਹਰਿ ਪੀਵ ਤੇ ਸਦਾ ਥਿਰ ਥੀਵ ਤੇ ਬਿਖੈ ਵਰ ਫੀਕਾ ਜਾਣਿਆ ਭਏ ਕਿਰਪਾਲ ਗੋਪਾਲ ਪ੍ਰਭ ਮੇਰੇ ਸਾਧ ਸੰਗਤ ਨਿਧ ਮਾਨਿਆ ਸਰਬ ਸੋ ਸੂਖ ਆਨੰਦ ਕਨ ਪਿਆਰੇ ਹਰਿ ਰਤਨ ਮਨ ਅੰਤਰ ਸੀਵ ਤੇ ਇਕ ਤਿਲ ਨਹੀਂ ਵਿਸਰੈ ਪ੍ਰਾਨ ਆਧਾਰਾ ਜਪ ਜਪ ਨਾਨਕ ਜੀਵ ਤੇ ਡਖਣਾ ਜੋ ਤੋ ਕੀਨੋ ਆਪਣੇ ਤਿੰਨਾ ਕੂ ਮਿਲਿਓ ਹੈ ਆਪੇ ਹੀ ਆ ਮੋਇਓ ਜਸ ਨਾਨਕ ਆਪ ਸੁਣਿਓ ਹੇ ਛੰਤ ਪ੍ਰੇਮ ਠਗੌਰੀ ਪਾਏ ਰਿਝਾਏ ਗੋਵਿੰਦ ਮਨ ਮੋਹਿਆ ਜੀਓ ਸੰਤਨ ਕੈ ਪ੍ਰਸਾਦ ਅਗਾਧ ਕੰਠੇ ਲਗ ਸੋਹਿਆ ਜੀਓ ਹਰ ਕੰਠ ਲਗ ਸੋਹਿਆ ਦੋਖ ਸਭ ਜੋਹਿਆ ਭਗਤ ਲਖਿਆਣ ਕਰ ਵਸ ਭਏ ਮਨ ਸਰਬ ਸੁਖ ਉਠੇ ਗੋਵਿੰਦ ਤੁਠੇ ਜਨਮ ਮਰਣਾ ਸਭ ਮਿਟ ਗਏ ਸਖੀ ਮੰਗਲੋ ਗਾਇਆ ਇਛ 부ਜਾਇਆ ਮੋਹਣਾ ਮਾਇਆ ਕੋਹਿਆ ਕਰ ਗਹਿ ਲੀਨੇ ਨਾਨਕ ਪ੍ਰਭ ਪਿਆਰੇ ਸੰਸਾਰ ਸਾਗਰ ਨਹੀਂ ਪੋਹਿਆ ਡਖਣਾ ਸਾਈ ਨਾਮ ਅਮੋਲ ਕੀਵ ਨਾ ਕੋਈ ਜਾਣਦੋ ਜਿੰਨਾ ਭਾਗ ਮਥਾਹੇ ਸੇ ਨਾਨਕ ਹਰ ਰੰਗ ਮਾਣਦੋ ਛੰਤ ਕਹਤੇ ਪਵਿੱਤਰ ਸੁਣਤੇ ਸਭ ਧੰਨ ਲਿਖਤੀ ਕੁਲ ਤਾਰਿਆ ਜੀਓ ਜਿਨ ਕੋ ਸਾਧੂ ਸੰਗ ਨਾਮ ਹਰਿ ਰੰਗ ਤਿੰਨੀ ਬ੍ਰਹਮ ਵਿਚਾਰਿਆ ਜੀਓ ਬ੍ਰਹਮ ਵਿਚਾਰਿਆ ਜਨ ਸੁਵਾਰਿਆ ਪੂਰਨ ਕਿਰਪਾ ਪ੍ਰਭ ਕਰੀ ਕਰ ਗਹਿ ਲੀਨੇ ਹਰ ਜਸੋ ਦੀਨੇ ਜੂਨ ਨਾ ਧਾਵੈ ਨਹ ਮਰੀ ਸਤਿਗੁਰ ਦਇਆਲ ਕਿਰਪਾਲ ਭੇਟ ਦਹਰੇ ਕਾਮ ਕ੍ਰੋਧ ਲੋਭ ਮਾਰਿਆ ਕਥੁ ਨਾ ਜਾਏ ਅਕਥ ਸੁਆਮੀ ਸਦਕੈ ਜਾਏ ਨਾਨਕ ਵਾਰਿਆ ਸ੍ਰੀ ਰਾਗ ਮਹੱਲਾ ਚੌਥਾ ਵਣਜਾਰਾ ਇਕ ਓੰਕਾਰ ਸਤਨਾਮ ਗੁਰ ਪ੍ਰਸਾਦਿ ਹਰਿ ਹਰ ਉਤਮ ਨਾਮ ਹੈ ਜਿਨ ਸਿਰਿਆ ਸਭ ਕੋਏ ਦੀਓ ਹਰ ਦੀ ਸਭੇ ਪ੍ਰਤਿਪਾਲ ਦਾ ਘਟ ਘੜ ਰਮਈਆ ਸੋਇ ਸੋ ਹਰਿ ਸਦਾ ਧਿਆਈਐ ਤਿਸ ਬਿਨ ਅਵਰ ਨ ਕੋਏ ਜੋ ਮੋਹਿ ਮਾਇਆ ਚਿਤ ਲਾਇ ਦੇ ਸੇ ਛੋੜ ਚਲੇ ਦੁਖ ਰੋਏ ਜਨ ਨਾਨਕ ਨਾਮ ਧਿਆਇਆ ਹਰਿ ਅੰਤ ਸਖਾਈ ਹੋਇ ਮੈਂ ਹਰ ਬਿਨ ਅਵਰ ਨ ਕੋਏ ਹਰ ਗੁਰ ਸਰਨਾਈ ਪਾਈਐ ਬਣ ਜਾ ਰਿਆ ਮਿਤਰਾ ਵਡ ਭਾਗ ਪ੍ਰਾਪਤਿ ਹੋਇ ਰਹਾਓ ਸੰਤ ਜਨਾਵਣ ਭਾਈਆ ਹਰ ਕਿਨੈ ਨਾ ਪਾਇਆ ਨਾਉ ਵਿਚ ਹੋਮੈ ਕਰਮ ਦੇ ਜਿਉ ਵੇਸਵਾ ਪੁੱਤ ਨਿਨਾਉ ਪਿਤਾ ਜਾਤ ਤਾ ਹੋਈਐ ਗੁਰ ਤੁਠਾ ਕਰੇ ਪਸਾਉ ਵਡ ਭਾਗੀ ਗੁਰੂ ਪਾਇਆ ਹੈ ਐਨਸ ਲੱਗਾ ਪਾਉ ਜਨ ਨਾਨਕ ਬ੍ਰਹਮ ਪਛਾਣਿਆ ਹਰ ਕੀਰਤ ਕਰਮ ਕਮਾਉ ਮਨ ਹਰ ਹਰ ਲੱਗਾ ਚਾਉ ਗੁਰ ਪੂਰੈ ਨਾਮ ਦਿੜਾਇਆ ਹਰ ਮਿਲਿਆ ਹਰ ਪ੍ਰਵਨਾਉ ਰਹਾਉ ਜਬ ਲਗ ਜੋਗ ਨਿਸਾਸ ਹੈ ਤਬ ਲਗ ਨਾਮ ਧਿਆਏ ਚਲਦਿਆ ਨਾਲ ਹਰ ਚੱਲਸੀ ਹਰਿ ਅੰਤੇ ਲੈ ਛਡਾਏ ਹਉ ਬਲਿਹਾਰੀ ਤਿਨ ਕੋ ਜਿਨ ਹਰ ਮਨ ਮੁਠਾ ਆਏ ਜਿਨੀ ਹਰ ਹਰ ਨਾਮ ਨਾ ਚੇਤਿਓ ਸੇ ਅੰਤ ਗਏ ਪਛਤਾਏ ਧੁਰ ਕੇ ਹਰ ਪ੍ਰਭ ਲਿਖਿਆ ਜਨ ਨਾਨਕ ਨਾਮ ਧਿਆਏ ਮਨ ਹਰਿ ਹਰ ਪ੍ਰੀਤ ਲਗਾਏ ਵਡ ਭਾਗੀ ਗੁਰ ਪਾਇਆ ਗੁਰ ਸਬਦੀ ਪਾਰ ਲਗਾਏ ਰਹਾਓ ਹਰਿ ਆਪੇ ਆਪ ਉਪਾਇ ਦਾ ਹਰਿ ਆਪੇ ਦੇਵੈ ਲੇਨ ਹਰਿ ਆਪੇ ਪਰਮ ਪੁਲਾਇ ਦਾ ਹਰਿ ਆਪੇ ਹੀ ਮਤ ਦੇਨ ਗੁਰਮੁਖਾ ਮਨ ਪ੍ਰਗਾਸੈ ਸੇ ਵਿਰਲੇ ਕੇ ਈਕੇ ਹਉ ਬਨਿਹਾਰੀ ਤਿਨ ਕੋ ਜਿਨ ਹਰ ਪਾਇਆ ਗੁਰਮਤੇ ਜਨ ਨਾਨਕ ਕਮਲ ਪ੍ਰਗਾਸਿਆ ਮਨ ਹਰ ਹਰ ਬੁਠੜਾ ਏ ਮਨ ਹਰ ਹਰ ਜਪਨ ਕਰੇ ਹਰ ਗੁਰ ਆਈ ਭਜ ਪਉ ਜਿੰਦੂ ਸਭ ਕਿਲ ਵਿਗ ਦੁਖ ਪਰ ਹਰੇ ਰਹਾ ਘਟ ਘਟ ਰਮਈਆ ਮਨ ਵਸੈ ਕਿਉ ਪਾਈਐ ਕਿਤ ਭਾਤੇ ਗੁਰ ਪੂਰਾ ਸਤਿਗੁਰ ਬੇਟਿਆ ਹਰ ਆਇਬ ਸੈ ਮਨ ਚੇਤਿ ਮੈਂ ਧਰ ਨਾਮ ਆਧਾਰ ਹੈ ਹਰ ਨਾਮੈ ਤੇ ਗਤਿ ਮਾਤਿ ਮੈਂ ਹਰ ਹਰ ਨਾਮ ਵਿਸਾਉ ਹੈ ਹਰ ਨਾਮੇ ਹੀ ਜਤ ਪਾਤੇ ਜਨ ਨਾਨਕ ਨਾਮ ਤੇ ਆਇਆ ਰੰਗ ਰਤੜਾ ਹਰ ਰੰਗ ਰਾਤੇ ਹਰ ਧਿਆਵ ਹੋ ਹਰ ਪ੍ਰਭ ਸਾਤੇ ਗੁਰ ਬਚਨੀ ਹਰ ਪ੍ਰਭ ਜਾਣਿਆ ਸਭ ਹਰ ਪ੍ਰਭ ਤੇ ਉਤਪਾਤੇ ਰਹਾਉ ਜਿਨ ਕੋ ਪੂਰਬ ਲਿਖਿਆ ਸੇ ਆਏ ਮਿਲੇ ਗੁਰ ਪਾਸੀ ਸੇਵਕ ਭਾਏ ਰਿਆ ਮਿੱਤਰਾ ਗੁਰ ਹਰਿ ਹਰਿ ਨਾਮ ਪ੍ਰਗਾਸਿ ਤਨ ਤਨ ਜਵਾ ਪਾਰਿਆ ਜਿਨ ਵਖਰ ਲੱਦੇੜਾ ਹਰਿ ਰਾਸੇ ਗੁਰਮੁਖਾ ਧਰਮ ਕੁਜਲੇ ਸੇ ਆਏ ਮਿਲੇ ਹਰਿ ਪਾਸੇ ਜਨ ਨਾਨਕ ਗੁਰ ਤਿਨ ਪਾਇਆ ਜਿਨਾ ਆਪ ਤੁਠਾ ਗੁਣ ਤਾਸੇ ਹਰ ਧਿਆਵੋ ਸਾਸ ਕਿਰਾਸੇ ਮਨ ਪ੍ਰੀਤ ਲਗੀ ਤਿਨਾ ਗੁਰਮੁਖਾ ਹਰਿ ਨਾਮ ਜਿਨਾ ਰਹਿ ਰਾਸੇ ਰਹਾਓ ਇਕ ਓੰਕਾਰ ਸਤਿਗੁਰ ਪ੍ਰਸਾਦਿ ਸ੍ਰੀ ਰਾਗ ਕੀ ਵਾਰ ਮਹੱਲਾ ਚੌਥਾ ਸ਼ਲੋਕਾ ਨਾਲ ਸ਼ਲੋਕ ਮਹੱਲਾ ਤੀਜਾ ਰਾਗਾ ਵਿੱਚ ਸ੍ਰੀ ਰਾਗ ਹੈ ਜੇ ਸਚ ਧਰੇ ਪਿਆਰ ਸਦਾ ਹਰ ਸਚ ਮਨ ਵਸੈ ਨੇਚਨ ਮਤ ਅਪਾਰ ਰਤਨ ਮੂਲਕ ਪਾਇਆ ਗੁਰ ਕਾ ਸਬਦ ਵਿਚਾਰ ਜਿਹਵਾ ਸੱਚੀ ਮਨ ਸੱਚਾ ਸੱਚਾ ਸਰੀਰ ਆਕਾਰ ਨਾਨਕ ਸੱਚਾ ਸਤਿਗੁਰ ਸੇਵਿਆ ਸਦਾ ਸਚ ਵਾਪਾਰ ਮਹੱਲਾ ਤੀਜਾ ਹੋਰ ਬਿਰਹਾ ਸਭ ਧਾਤ ਹੋਇ ਜਬ ਲਗ ਸਾਹਿਬ ਪ੍ਰੀਤ ਨਾ ਹੋਏ ਇਹੋ ਮਰ ਮਾਇਆ ਮੋਹਿਆ ਵੇਖਣ ਸੁਣਨ ਨਾ ਹੋਏ ਸਾਹ ਦੇਖੇ ਬਿਨ ਪ੍ਰੀਤ ਨਾ ਉਪਜੈ ਅੰਧਾ ਕਿਆ ਕਰੇ ਨਾਨਕ ਜਿਨੇ ਅੱਖੀ ਲੀਤੀਆ ਸੋਈ ਸੱਚਾ ਦੇ ਪੌੜੀ ਹਰ ਇੱਕੋ ਕਰਤਾ ਇੱਕੋ ਇੱਕੋ ਦੀਵਾਨ ਹਾਰੇ ਹਰ ਇੱਕ ਸਦਾ ਹੈ ਅਮਰ ਇੱਕੋ ਹਰ ਚਿਤ ਧਾਰ ਹਰ ਤਿਸ ਬਿਨ ਕੋਈ ਨਾਹੇ ਡਰ ਪ੍ਰਮ ਭਉ ਦੂਰ ਕਰ ਹਰ ਤਿਸੈ ਨੂੰ ਸਾਲਾਹੇ ਜੇ ਤੁਧ ਰੱਖੈ ਬਾਰ ਘਰ ਹਰ ਜਿਸ ਨੂੰ ਹੋਏ ਦਇਆਲ ਸੋ ਹਰ ਜਪ ਭਉ ਬਿਖਮ ਤਾਰੇ ਸ਼ਲੋਕ ਮਹੱਲਾ ਪਹਿਲਾ ਦਾਤੀ ਸਾਹਿਬ ਸੰਧਿਆ ਕਿਆ ਚੱਲੈ ਤਿਸ ਨਾਲੇ ਇਕ ਜਾਗੰਦੇ ਨਾਲ ਹਨ ਇਕ ਨਾ ਸੁਤਿਆ ਦੇ ਉਠਾਲ ਮਹੱਲਾ ਪਹਿਲਾ ਸਿਦਕ ਸਬੂਰੀ ਸਾਧਕਾ ਸਬਰ ਦੋਸਾ ਮਲਾਇਕਮ ਦੀਦਾਰ ਪੂਰੇ ਪਾਇ ਸਾ ਥਾਉ ਨਾਹੀ ਖਾਇ ਕਾ ਪੌੜੀ ਸਭ ਆਪੇ ਤੁਧ ਉਪਾਇ ਕੈ ਆਪ ਕਾਰੈ ਨਾਈ ਤੂੰ ਆਪੇ ਵੇਖ ਵਿਗਸਦਾ ਆਪਣੀ ਵਡਿਆਈ ਹਰ ਤੁਧਹੁ ਬਾਹਰ ਕਿਛ ਨਾਹੀ ਤੂੰ ਸੱਚਾ ਸਾਈ ਤੂੰ ਆਪੇ ਆਵ ਵਰਦਾ ਸਭਨੀ ਥਾਈ ਹਰ ਤਿਸੈ ਤੇ ਆਵੋ ਸੰਤ ਜਨੋ ਜੋ ਲਏ ਛਡਾਈ ਸ਼ਲੋਕ ਮਹੱਲਾ ਪਹਿਲਾ ਫੱਕੜ ਜਾਤੀ ਫੱਕੜ ਨਾਉ ਸਭਨਾ ਆਈ ਕਾ ਛਾਉ ਆਪਹੁ ਜੇ ਕੋ ਭਲਾ ਕਹਾਏ ਨਾਨਕ ਤਾ ਪਰ ਜਾਪੈ ਜਾ ਪਤਿ ਲੇਖੈ ਪਾਏ ਮਹੱਲਾ ਦੂਜਾ ਜਿਸ ਪਿਆਰੇ ਸਿਉ ਨੇਹੋ ਤਿਸ ਆਗੈ ਮਰ ਚੱਲੀਐ ਤ੍ਰਿਗ ਜੀਵਨ ਸੰਸਾਰੇ ਤਾ ਕੈ ਪਾਛੈ ਜੀਵਣਾ ਪੌੜੀ ਤੁਧ ਆਪੇ ਧਰਤੀ ਸਾਜਿਐ ਚੰਦ ਸੂਰਜ ਦੁਇ ਦੀਵੇ ਦਸ ਚਾਰ ਹਟ ਤੁਧ ਸਾਜਿਆ ਵਾ ਪਾਰ ਕਰੀਵੇ ਇਕ ਨਾਨੋ ਹਰਿ ਲਾਭ ਦੇ ਜੋ ਗੁਰੂ ਥੀਵੇ ਤਿਨ ਜਮ ਕਾਲ ਨਾ ਵਿਆਪੀ ਜਿਨ ਸਚ ਅੰਮ੍ਰਿਤ ਪੀਵੇ ਓਏ ਆਪ ਛੁਟੇ ਪਰਵਾਰ ਸਿਓ ਤਿਨ ਪਿਛੈ ਸਭ ਜਗਤ ਛੁਟੀਵੇ ਸ਼ਲੋਕ ਮਹੱਲਾ ਪਹਿਲਾ ਕੁਦਰਤ ਕਰ ਕੈ ਵਸਿਆ ਸੋਏ ਵਖਤ ਵਿਚਾਰੇ ਸੋ ਬੰਦਾ ਹੋਏ ਕੁਦਰਤ ਹੈ ਕੀਮਤ ਨਹੀਂ ਪਾਏ ਜਾ ਕੀਮਤ ਪਾਏ ਤਾਂ ਕਹੀ ਨਾ ਜਾਏ ਸਰਾ ਸਰੀਅਤ ਕਰਹਿ ਵਿਚਾਰ ਮਨ ਬੂਝੇ ਕੈਸੇ ਪਾਵਹਿ ਪਾਰ ਸਿਦਕ ਕਰ ਸਿਜਦਾ ਮਨ ਕਰ ਮਕਸੂਦ ਜੇ ਤੇਰੀ ਦੇਖਾ ਤਿਹ ਧਿਰ ਮੌਜੂਦ ਮਹੱਲਾ ਤੀਜਾ ਗੁਰ ਸਭਾ ਏਵ ਨਾ ਪਾਈਐ ਨਾ ਨੇੜੈ ਨਾ ਦੂਰੇ ਨਾਨਕ ਸਤਿਗੁਰ ਤਾਂ ਮਿਲੈ ਜਾ ਮਨ ਰਹਿ ਹਦੂਰੇ ਪੌੜੀ ਸਬਦ ਦੀਪ ਸਬਦ ਸਾਗਰਾ ਨਾਵ ਖਣ ਚਾਰ ਵੇਦ 10 ਅਸ਼ਟ ਪੁਰਾਣਾ ਹਰ ਨਾ ਵਿੱਚ ਤੂੰ ਵਰਤਦਾ ਹਰ ਸਭ ਨਾ ਭਾਣਾ ਸਭ ਤੁਝੈ ਤੇ ਆਵੈ ਜੀ ਜੰਤ ਹਰ ਸਾਰਗ ਪਾਣਾ ਜੋ ਗੁਰਮੁਖ ਹਰਿਆ ਰਾਤ ਦੇ ਤਿਨ ਹਉ ਕੁਰਬਾਨਾ ਤੂੰ ਆਪੇ ਆਪ ਵਰਦਾ ਕਰ ਚੂਜ ਵਿਡਾਣਾ ਸ਼ਲੋਕ ਮਹੱਲਾ ਤੀਜਾ ਖਲੋ ਮਸਾਜਨੀ ਕਿਆ ਸਦਾ ਆਇਆ ਹਿਰਦੈ ਹੀ ਲਿਖ ਲੇਹੋ ਸਦਾ ਸਾਹਿਬ ਕੈ ਰੰਗ ਰਹੈ ਕਬਹੂ ਨਾ ਤੂਰ ਸਨੇਹੋ ਕਲੋ ਮਸਾਜਨੀ ਜੈਸੀ ਲਿਖਿਆ ਪੀ ਨਾਲੇ ਜਾਏ ਨਾਨਕ ਸਾਹ ਪ੍ਰੀਤ ਨਾ ਜਾਇਸੀ ਜੋ ਤੁਰ ਛੋਡੀ ਸੱਚੈ ਪਾਏ ਮਹੱਲਾ ਤੀਜਾ ਨਦਰੀ ਆਵਦਾ ਨਾਲ ਨਾ ਚੱਲੀ ਵੇਖੋ ਕੋ ਵਿਉ ਪਾਏ ਸਤਿਗੁਰ ਸੱਚ ਦ੍ਰਿੜਾਇਆ ਸੱਚ ਰਹਾਉ ਲਿਵ ਲਾਏ ਨਾਨਕ ਸਬਦੀ ਸੱਚ ਹੈ ਕਰਮੀ ਬੱਲੇ ਪਾਏ ਪੌੜੀ ਹਰਿ ਅੰਦਰ ਬਾਹਰ ਇਕ ਤੂੰ ਤੂੰ ਜਾਣਹਿ ਭੇਤ ਜੋ ਕੀਚੈ ਸੋ ਹਰਿ ਜਾਣਦਾ ਮੇਰੇ ਮਨ ਹਰਿ ਚੇਤ ਸੋ ਡਰੈ ਜੇ ਪਾਪ ਕਮਾਵਦਾ ਧਰਮੀ ਵਿਗਸੇ ਤੂੰ ਤੂੰ ਸੱਚਾ ਆਪ ਨਿਆਓ ਸੱਚ ਤਾ ਡਰੀਐ ਕੇਤ ਜਿਨਾ ਨਾਨਕ ਸੱਚ ਪਛਾਣਿਆ ਸੇ ਸੱਚ ਰਲੇਤ ਸ਼ਲੋਕ ਮਹੱਲਾ ਤੀਜਾ ਕਲਮ ਜਲੋ ਸਣਮ ਸੁਆਣੀਐ ਕਾਗਦ ਪੀ ਜਲ ਜਾਓ ਲਿਖਣ ਵਾਲਾ ਜਲ ਬਲੋ ਜਿਨ ਲਿਖਿਆ ਦੂਜਾ ਭਾਉ ਨਾਨਕ ਪੂਰਬ ਲਿਖਿਆ ਕਮਾਵਣਾ ਅਵਰ ਨਾ ਕਰਨਾ ਜਾਏ ਮਹੱਲਾ ਤੀਜਾ ਹੋਰ ਕੂੜ ਪੜਨਾ ਕੂੜ ਬੋਲਣਾ ਮਾਇਆ ਨਾਲ ਪਿਆਰ ਨਾਨਕ ਵਿਣ ਨਾਵੇ ਕੋ ਥਿਰ ਨਹੀਂ ਪੜ ਪੜ ਹੋਏ ਖੁਆਰ ਪੌੜੀ ਹਰ ਕੀ ਵਡਿਆਈ ਵੱਡੀ ਹੈ ਹਰ ਕੀਰਤਨ ਹਰ ਕਾ ਹਰ ਕੀ ਵਡਿਆਈ ਵੱਡੀ ਹੈ ਜਾ ਨਿਆਉ ਹੈ ਧਰਮ ਕਾ ਹਰ ਕੀ ਵਡਿਆਈ ਵੱਡੀ ਹੈ ਜਾਂ ਫਲ ਹੈ ਜੀ ਕਾ ਹਰ ਕੀ ਵਡਿਆਈ ਵੱਡੀ ਹੈ ਜਾਂ ਨਾ ਸੁਣੀ ਕਹਾ ਚੁਗਲ ਕਾ ਹਰ ਕੀ ਵਡਿਆਈ ਵੱਡੀ ਹੈ ਅਪੁੱਛਿਆ ਦਾਨ ਦੇਵ ਕਾ ਸ਼ਲੋਕ ਮਹੱਲਾ ਤੀਜਾ ਹਉ ਹਉ ਕਰਤੀ ਸਭ ਮੁਈ ਸੰਪਉ ਕਿਸੈ ਨਾ ਨਾਲਿ ਦੂਜੈ ਪਾਏ ਦੁਖ ਪਾਇਆ ਸਭ ਜੋ ਹੀ ਜਮਕਾਰਿ ਨਾਨਕ ਗੁਰਮੁਖ ਉਪਰੇ ਸਾਚਾ ਨਾਮ ਸੰਭਾਲੇ ਮਹੱਲਾ ਪਹਿਲਾ ਗੱਲੀ ਅਸੀਂ ਚੰਗੀਆ ਆਚਾਰੀ ਬੁਰੀਆਹ ਮਨਹੁ ਸੁਦਾ ਕਾਲਿਆ ਬਾਹਰ ਚਿਟਵਿਆਹ ਰੀਸਾ ਕਰਹਿ ਤਨਾੜਿਆ ਜੋ ਸੇਵਹਿ ਦਰ ਖੜਿਆ ਨਾਲ ਖਸਵੈ ਰਤਿਆ ਮਾਣੈ ਸੁਖ ਰਲਿਆ ਹੋਦੈ ਤਾਣ ਨਿਤਾਣਿਆ ਰਹਿ ਨਿਮਾਨਣਿਆ ਨਾਨਕ ਜਨਮ ਸਕਾਰ ਥਾ ਜੇ ਤਿਨ ਕੈ ਸੰਗ ਮਿਲਾ ਪੌੜੀ ਤੂੰ ਆਪੇ ਜਲ ਮੀਨਾ ਹੈ ਆਪੇ ਆਪੇ ਹੀ ਆਪ ਜਾਲ ਤੂੰ ਆਪੇ ਜਾਲ ਬਤਾਏਦਾ ਆਪੇ ਵਿੱਚ ਸੇਵਾਲ ਤੂੰ ਆਪੇ ਕਮਲ ਅਲਿਪਤ ਹੈ ਸਹਿ ਹੱਥਾ ਵਿੱਚ ਗੁਲਾਲ ਤੂੰ ਆਪੇ ਮੂਤ ਕਰਾਏ ਦਾ ਇੱਕ ਨਿਮਖ ਖੜੀ ਕਰ ਖਿਆਲ ਹਰ ਤੁਧੋਂ ਬਾਹਰ ਕਿਸ ਨਹੀਂ ਗੁਰ ਸਬਦੀ ਵੇਖ ਨਿਹਾਲ ਸ਼ਲੋਕ ਮਹੱਲਾ ਤੀਜਾ ਹੁਕਮ ਨਾ ਜਾਣੈ ਬਹੁਤਾ ਰੋਵੈ ਅੰਦਰ ਧੋਖਾ ਨੀਂਦ ਨਾ ਸੋਵੈ ਜੇ ਤਨ ਖਸਮੈ ਚਲੈ ਰਜਾਈ ਦਾਰ ਕਰ ਸੋਭਾ ਮਹਲ ਬੁਲਾਈ ਨਾਨਕ ਕਰਮੀ ਇਹ ਮਤਿ ਪਾਈ ਗੁਰ ਪ੍ਰਸਾਦੀ ਸਚ ਸਮਾਈ ਮਹੱਲਾ ਤੀਜਾ ਮਨੁਖ ਨਾਮ ਵਿਹੂਣਿਆ ਰੰਗ ਕਸੁੰਬਾ ਦੇਖ ਨ ਭੁੱਲ ਇਸ ਕਾ ਰੰਗ ਦਿਨ ਥੋੜਿਆ ਛੋਛਾ ਇਸ ਦਾ ਮੁੱਲ ਦੂਜੈ ਲੱਗੇ ਪਛਮੋਏ ਮੂਰਖ ਅੰਧ ਗਵਾਰ ਵਿਸ਼ਟਾ ਅੰਦਰ ਕੀਟ ਸੇ ਪਏ ਪਚਹਿ ਵਾਰੋ ਵਾਰ ਨਾਨਕ ਨਾਮ ਰਤੇ ਸੇ ਰੰਗਲੇ ਗੁਰ ਕੈ ਸਾਜ ਸੁਭਾਏ ਭਗਤੀ ਰੰਗ ਨਾ ਉਤਰੈ ਸਾਜੇ ਰਹਿ ਸਮਾਏ ਪੌੜੀ ਸਿਸ਼ਟ ਉਪਾਈ ਸਭ ਤੁਧ ਆਪੇ ਰਿਜਕ ਸੰਭਾਇਆ ਇਕ ਛਲ ਕਰ ਕੈ ਦੇ ਮੋਹ ਕੂੜ ਕੋ ਸਤ ਤਿਨੀ ਢਾਹਿਆ ਤੁਧ ਆਪੇ ਪਾਵੈ ਸੋ ਕਰਹਿ ਤੁਧ ਰੋਤੈ ਕੰਮ ਓਏ ਲਾਇਆ ਇਕ ਨਾ ਸੱਚ ਬੁਝਾਇਓਨ ਤਿਨਾ ਅਤੁੱਟ ਭੰਡਾਰ ਦਿਵਾਇਆ ਹਰ ਚੇਤ ਖਾਹੇ ਤਿਨਾ ਸਫਲ ਹੈ ਅਚੇਤਾ ਹੱਥ ਤੜਾਇਆ ਸ਼ਲੋਕ ਮਹੱਲਾ ਤੀਜਾ ਪੜ ਪੜ ਪੰਡਿਤ ਭੇਦ ਵਖਾਣ ਹੈ ਮਾਇਆ ਮੋਹ ਸੁਆਏ ਦੂਜੈ ਪਾਏ ਹਰਿ ਨਾਮ ਵਿਸਾਰਿਆ ਮਨ ਮੂਰਖ ਮਿਲੈ ਸਜਾਏ ਜਿਨ ਜੀਉ ਪਿੰਡ ਦਿੱਤਾ ਤਿਸ ਕਬਹੂ ਨਾ ਚੇਤਾ ਜੋ ਦੇਂਦਾ ਰਿਜਕ ਸੰਭਾਹੇ ਜਮ ਕਾ ਫਾਹਾ ਗਲਹੁ ਨਾ ਕਟਿਐ ਫਿਰ ਫਿਰ ਆਵੇ ਜਾਏ ਮਨ ਮੁਖ ਕਿਛੂ ਨਾ ਸੂਝੈ ਅੰਦਲੇ ਪੂਰਬ ਲਿਖਿਆ ਕਮਾਏ ਪੂਰਾ ਭਾਗ ਸਤਗੁਰ ਮਿਲੈ ਸੁਖ ਦਾਤਾ ਨਾਮ ਵਸੈ ਮਨ ਆਏ ਸੁਖ ਮਾਣੈ ਸੁਖ ਪਹਿਨਣਾ ਸੁਖੇ ਸੁਖ ਵਿਹਾਏ ਨਾਨਕ ਸੋ ਨਾਉ ਮਰਹੁ ਨਾ ਵਿਸਾਰੀਐ ਜਿਤ ਦਰ ਸੱਚੈ ਸੋਭਾ ਪਾਏ ਮਹੱਲਾ ਤੀਜਾ ਸਤਿਗੁਰ ਸੇਵ ਸੁਖ ਪਾਇਆ ਸਚ ਨਾਮ ਗੁਣ ਧਾਸ ਗੁਰਮਤਿ ਆਪ ਪਛਾਣਿਆ RAM ਨਾਮ ਪ੍ਰਗਾਸ ਸਚੋ ਸਚ ਕਮਾਉਣਾ ਵਡਿਆਈ ਵੱਡੇ ਪਾਸੇ ਜੀਉ ਪਿੰਡ ਸਭ ਤੇ ਸਕਾ ਸਿਫਤ ਕਰੇ ਅਰਦਾਸ ਸੱਚਾ ਸਭ ਸਾਲ ਆਹਣਾ ਸੁਖੇ ਸੋਖ ਨਿਵਾਸ ਜਪ ਤਪ ਸੰਜਮ ਮਨੈ ਮਾਹੇ ਬਿਨ ਨਾਵੇ ਤ੍ਰਿਗ ਜੀਵਾਸ ਗੁਰਮਤੀ ਨਾਉ ਪਾਈਐ ਮਨਮੁਖ ਮੋਹਿ ਵਿਨਾਸ਼ ਜਿਉ ਭਾਵੈ ਤਿਉ ਰਾਖ ਤੂੰ ਨਾਨਕ ਤੇਰਾ ਦਾਸ ਪੌੜੀ ਸਭ ਕੋ ਤੇਰਾ ਤੂੰ ਸਭ ਸਦਾ ਤੂੰ ਸਭਨਾ ਰਾਸ ਸਭ ਪਾਸ ਸਭ ਮੰਗਦੇ ਨਿਤ ਕਰ ਅਰਦਾਸ ਜਿਸ ਤੂੰ ਦੇਹ ਤਿਸ ਸਭ ਕਿਛ ਮਿਲੈ ਇਕ ਨਾ ਦੂਰ ਹੈ ਪਾਸ ਤੁਧ ਬਾਝਉ ਥਾਉ ਕੋ ਨਾਹੀ ਜਿਸ ਪਾਸਹੁ ਮੰਗੀਐ ਮਨ ਵੇਖੋ ਕੋ ਨਿਰਜਾਸ ਸਭ ਤੁਦਾ ਨੋ ਸਾਲਾਹ ਦੇ ਦਰ ਗੁਰਮੁਖਾ ਨੋ ਪ੍ਰਗਾਸੇ ਸ਼ਲੋਕ ਮਹੱਲਾ ਤੀਜਾ ਪੰਡਿਤ ਪੜ ਪੜ ਉੱਚਾ ਕੂਕਦਾ ਮਾਇਆ ਮੋਹ ਪਿਆਰ ਅੰਤਰ ਬ੍ਰਹਮ ਨਾ ਚੀਨੀ ਮਨ ਮੂਰਖ ਗਾਵਾਰ ਦੂਜੈ ਭਾਏ ਜਗਤ ਪ੍ਰਬੋਧ ਦਾ ਨਾ ਬੂਝੈ ਵਿਚਾਰ ਬਿਰਥਾ ਜਨਮ ਗਵਾਇਆ ਮਰ ਜੰਮੈ ਵਾਰੋ ਵਾਰ ਮਹੱਲਾ ਤੀਜਾ ਜਿਨੀ ਸਤਗੁਰ ਸੇਵਿਆ ਤਿਨੀ ਨਾਉ ਪਾਇਆ ਬੂਝੋ ਕਰ ਵਿਚਾਰ ਸਦਾ ਸਾਥ ਸੁਖ ਮਨੁ ਸਹਿ ਚੂਕੈ ਕੂਕ ਪੁਕਾਰ ਆਪੈ ਨੂੰ ਆਪ ਖਾਏ ਮਨ ਨਿਰਮਲ ਹੋਵੇ ਗੁਰ ਸਬਦੀ ਵਿਚਾਰ ਨਾਨਕ ਸ਼ਬਦ ਰਤੇ ਸੇ ਮੂਤ ਖੈ ਹਰ ਜਿਉ ਹੇਤ ਪਿਆਰ ਪੌੜੀ ਹਰ ਕੀ ਸੇਵਾ ਸਫਲ ਹੈ ਗੁਰਮੁਖ ਪਾਵੈ ਥਾਏ ਜਿਸ ਹਰਿ ਭਾਵੈ ਤਿਸ ਗੁਰ ਮਿਲੈ ਸੋ ਹਰਿ ਨਾਮ ਧਿਆਏ ਗੁਰ ਸਬਦੀ ਹਰਿ ਪਾਈਐ ਹਰਿ ਪਾਰ ਲਗਾਏ ਮਨ ਹਟ ਕੇ ਨਾ ਪਾਇਓ ਪੁੱਛੋ ਵੇਦਾ ਜਾਏ ਨਾਨਕ ਹਰ ਕੀ ਸੇਵਾ ਸੋ ਕਰੇ ਜਿਸ ਲੈ ਹਰਿ ਲਾਏ ਸ਼ਲੋਕ ਮਹਲਾ ਤੀਜਾ ਨਾਨਕ ਸੋ ਸੂਰਾ ਵਰਿਆਮ ਜਿਨ ਵਿਚੋ ਦੁਸ਼ਟ ਅਹੰ ਮਾਰਿਆ ਗੁਰਮੁਖ ਨਾਮ ਸਾਲਾਹੇ ਜਨਮ ਸਵਾਰਿਆ ਆਪੇ ਹੋਆ ਸਦਾ ਮੁਕਤ ਸਭ ਕੁਲ ਨਿਸਤਾਰਿਆ ਸੋਹਣ ਸੱਚ ਦੁਆਰੇ ਨਾਮ ਪਿਆਰਿਆ ਮਨੁਖ ਮਰਹਿ ਅਹੰਕਾਰੇ ਮਰਨ ਵਿਗਾੜਿਆ ਸਭੋ ਵਰਤੈ ਹੁਕਮ ਕਿਆ ਕਰਹਿ ਵਿਚਾਰਿਆ ਆਪਹੁ ਦੂਜੈ ਲਾਗੇ ਖਸਮ ਵਿਸਾਰਿਆ ਨਾਨਕ ਬਿਨ ਨਾਵੇ ਸਭ ਦੁਖ ਸੁਖ ਵਿਸਾਰਿਆ ਮਹੱਲਾ ਤੀਜਾ ਗੁਰ ਪੂਰੈ ਹਰ ਨਾਮ ਦਿੜਾਇਆ ਤਿਨ ਵਿੱਚੋ ਭਰਮ ਚੁਕਾਇਆ ਰਾਮ ਨਾਮ ਹਰ ਕੀਰਤ ਗਾਈ ਕਰ ਚਾਨਣ ਮਗ ਦਿਖਾਇਆ ਹਉ ਮੈਂ ਮਾਰੀ ਏਕ ਦਿਵ ਲਾਗੀ ਅੰਤਰ ਨਾਮ ਵਸਾਇਆ ਗੁਰਮਤੀ ਜਮ ਜੋਹਿ ਨਾ ਸਾਕੈ ਸਾਚੈ ਨਾਮ ਸਮਾਇਆ ਸਭ ਆਪੇ ਆਪ ਵਰਤੈ ਕਰਤਾ ਜੋ ਭਾਵੈ ਸੋ ਨਾਏ ਲਾਇਆ ਜਨ ਨਾਨਕ ਨਾਮ ਲੈ ਤਾ ਜੀਵੈ ਬਿਨ ਨਾਵੇ ਖਿਨ ਮਰ ਜਾਇਆ ਪੌੜੀ ਜੋ ਮਿਲਿਆ ਹਰ ਦੀਵਾਨ ਸਿਓ ਸੋ ਸਭਨੀ ਦੀਵਾਨੀ ਮਿਲਿਆ ਜਿੱਥੈ ਉਹ ਜਾਏ ਤਿੱਥੈ ਉਹ ਸੁਰਖਰੂ ਉਸ ਕੈ ਮੋਹਿ ਡਿਠੈ ਸਭ ਪਾਪੀ ਤਰਿਆ ਉਸ ਅੰਤਰ ਨਾਮ ਨਿਧਾਨ ਖੈ ਨਾਮੋ ਪਰਵਰਿਆ ਨਾਉ ਪੂਜੀਐ ਨਾਉ ਮੰਨੀਐ ਨਾਏ ਕਿਰਵਿਕ ਸਭ ਹਿਰਿਆ ਜਿਨੀ ਨਾਮ ਧਿਆਇਆ ਇਕ ਮਨ ਇਕ ਚਿਤ ਸੇ ਆਸਥਿਰ ਜਗ ਰਹਾ ਸ਼ਲੋਕ ਮਹੱਲਾ ਤੀਜਾ ਆਤਮਾ ਦੇਉ ਪੂਜਿਆ ਗੁਰ ਕੈ ਸਾਹ ਸੁਭਾਏ ਆਤਮੇ ਨੂੰ ਆਤਮੇ ਦੀ ਪ੍ਰਤੀਤ ਹੋਏ ਤਾ ਘਰ ਹੀ ਪਰਜਾ ਪਾਏ ਆਤਮਾ ਅਡੋਲ ਨਾ ਡੋਲੀ ਗੁਰ ਕੈ ਭਾਇ ਸੁਭਾਏ ਗੁਰ ਬਿਨ ਸਾਹਜ ਨਾ ਆਵੀ ਲੋਭ ਮੈਲ ਨ ਵਿੱਚ ਹੋ ਜਾਏ ਖੇਨ ਪਾਲ ਹਰਿ ਨਾਮ ਮਨ ਵਸੈ ਸਭ ਸਿਰ ਤੀਰਥ ਨਾਏ ਸੱਚੇ ਮੈਲ ਨ ਲੱਗੀ ਮਨ ਲਾਗਾ ਦੂਜੈ ਭਾਏ ਤੋਤੀ ਮੂਲ ਨ ਉਤਰੈ ਜੇ ਸਿਰ ਤੀਰਥ ਨਾਏ ਮਨਮੁਖ ਕਰਮ ਕਰੇ ਅਹੰਕਾਰੀ ਸਭ ਦੁਖੋ ਦੁਖ ਕਮਾਏ ਨਾਨਕ ਮੈਲਾ ਉਜਲ ਤਾਥੀਐ ਜਾ ਸਤਿਗੁਰ ਮਾਹੇ ਸਮਾਏ ਮਹੱਲਾ ਤੀਜਾ ਮਨਮੁਖ ਲੋਕ ਸਮਝਾਈਐ ਕਦੋ ਸਮਝਾਇਆ ਜਾਏ ਮਨਮੁਖ ਰਲਾਇਆ ਨਾ ਰਲੈ ਪਇਐ ਕਿਰਤ ਫਿਰਾਏ ਲੇਵ ਤਾਤ ਦੋਇ ਰਾਹ ਹੈ ਹੁਕਮੀ ਕਾਰ ਕਮਾਏ ਗੁਰਮੁਖ ਆਪਣਾ ਮਨ ਮਾਰਿਆ ਸ਼ਬਦ ਕਸਵੱਟੀ ਲਾਏ ਮਨ ਹੀ ਨਾਲ ਝਗੜਾ ਮਨ ਹੀ ਨਾਲ ਸਾਥ ਮਨ ਹੀ ਮੰਝ ਸਮਾਏ ਮਨ ਜੋ ਇੱਛੇ ਸੋ ਲਹੈ ਸੱਚਾ ਸਭ ਸੁਭਾਇ ਅੰਮ੍ਰਿਤ ਨਾਮ ਸਦ ਪੁੰਚੀਐ ਗੁਰਮੁਖ ਕਾਰ ਕਮਾਏ ਵਿਣ ਮਨੈ ਜੇ ਹੋਰੀ ਨਾਲ ਲੁਝਣਾ ਜਾਸੀ ਜਨਮ ਗਵਾਏ ਮਨ ਮੁਖੀ ਮਨ ਹਟਿਆਰਿਆ ਕੂੜ ਕੋ ਸਤ ਕਮਾਏ ਗੁਰ ਪ੍ਰਸਾਦੀ ਮਨ ਜਿਹੜਾ ਹਰ ਸੇਤੀ ਲਿਵ ਲਾਏ ਨਾਨਕ ਗੁਰਮੁਖ ਸੱਚ ਕਮਾਵੇ ਮਨ ਮੁਖੇ ਆਵੇ ਜਾਏ ਪੌੜੀ ਹਰ ਕੇ ਸੰਤ ਸੁਣੋ ਜਨ ਭਾਈ ਹਰ ਸਤਗੁਰ ਕੀ ਇਕ ਸਾਖੀ ਜਿਸ ਤੁਰ ਭਾਗ ਹੋਵੇ ਮੁਖ ਮਸਤਕ ਤਿਨ ਜਨ ਲੈ ਹਿਰਦੈ ਰਾਖੀ ਹਰਿ ਅੰਮ੍ਰਿਤ ਕਥਾ ਸ੍ਰੇਸ਼ਟ ਊਤਮ ਗੁਰ ਬਚਨੀ ਸਾਜੇ ਚਾਖੀ ਤਹਾ ਭਇਆ ਪ੍ਰਗਾਸ ਮਿਟਿਆ ਅੰਧਿਆਰਾ ਜੋ ਸੂਰਜ ਰੈਣ ਕੇ ਰਾਖੀ ਅਦਿਸ਼ਟ ਅਗੋਚਰ ਅਲਖ ਨਿਰੰਜਨ ਸੋ ਦੇਖਿਆ ਗੁਰਮੁਖ ਆਕੀ ਸ਼ਲੋਕ ਮਹੱਲਾ ਤੀਜਾ ਸਤਗੁਰ ਸੇਵੇ ਆਪਣਾ ਸੋ ਸਿਰ ਲੇਖੈ ਲਾਏ ਵਿਚੋ ਆਪ ਗਵਾਏ ਕਹਿ ਰਹਿਣ ਸੱਚ ਲਿਵ ਲਾਏ ਸਤਿਗੁਰ ਜਿਨੀ ਨਾ ਸੇਵਿਓ ਤਿਨਾ ਬਿਰਥਾ ਜਨੁ ਗਵਾਏ ਨਾਨਕ ਜੋ ਤਿਸ ਭਾਵੈ ਸੋ ਕਰੇ ਕਹਣਾ ਕਿਉ ਨਾ ਜਾਏ ਮਹੱਲਾ ਤੀਜਾ ਮਨ ਬੇਕਾਰੀ ਵੇੜਿਆ ਵੇਕਾਰਾ ਕਰਮ ਕਮਾਏ ਦੂਜਾ ਪਾਏ ਅਗਿਆਨੀ ਪੂਜਦੇ ਦਰਗਾ ਮਿਲੈ ਸਜਾਏ ਆਤਮ ਦੇਉ ਪੂਜਿਆ ਬਿਨ ਸਤਿਗੁਰ ਬੂਝ ਨਾ ਪਾਏ ਜਪ ਤਪ ਸੰਜਮ ਪਾਣਾ ਸਤਿਗੁਰੂ ਕਾ ਕਰਮੀ ਭੱਲੇ ਪਾਏ ਨਾਨਕ ਸੇਵਾ ਸੁਤ ਕਮਾਵਣੀ ਜੋ ਹਰਿ ਭਾਵੈ ਸੋ ਥਾਏ ਪਾਏ ਪੌੜੀ ਹਰਿ ਹਰਿ ਨਾਮ ਜਪਹੁ ਮਨ ਮੇਰੇ ਜਿਤ ਸਦਾ ਸੁਖ ਹੋਵੇ ਦਿਨ ਰਾਤੀ ਹਰਿ ਹਰਿ ਨਾਮ ਜਪਹੁ ਮਨ ਮੇਰੇ ਜਿਤ ਸਿਮਰਤ ਸਭ ਕਿਲ ਵਿਖ ਪਾਪ ਲਹਾਤੀ ਹਰਿ ਹਰਿ ਨਾਮ ਜਪਹੁ ਮਨ ਮੇਰੇ ਜਿਤ ਦਾਲਦ ਦੁਖ ਭੋਗ ਸਭ ਲਹਿ ਜਾਤੀ ਹਰਿ ਹਰਿ ਨਾਮ ਜਪਹੁ ਮਨ ਮੇਰੇ ਮੁਖ ਗੁਰਮੁਖ ਪ੍ਰੀਤ ਲਗਾਤੀ ਜਿਤ ਮੁਖ ਪਾਗ ਲਿਖਿਆ ਤੁਰ ਸਾਚੈ ਹਰਿ ਤਿਤ ਮੁਖ ਨਾਮ ਜਪਾਤੀ ਸ਼ਲੋਕ ਮਹਲਾ ਤੀਜਾ ਸਤਿਗੁਰ ਜਿਨੀ ਨਾ ਸੇਵਿਓ ਸ਼ਬਦ ਨਾ ਕੀਤੋ ਵਿਚਾਰ ਅੰਤਰ ਗਿਆਨ ਨਾ ਆਇਓ ਮਿਰਤਕ ਹੈ ਸੰਸਾਰ ਲਖ 84 ਫੇਰ ਪਿਆ ਮਰ ਜੰਮੈ ਹੋਏ ਖਵਾਰ ਸਤਿਗੁਰ ਕੀ ਸੇਵਾ ਸੋ ਕਰੇ ਜਿਸਨੋ ਆਪ ਕਰਾਏ ਸੋਏ ਸਤਿਗੁਰ ਵਿੱਚ ਨਾਮ ਨਿਧਾਨ ਹੈ ਕਰਮ ਪ੍ਰਾਪਤਿ ਹੋਏ ਸਚ ਰਤੇ ਗੁਰ ਸੋ ਸਿਓ ਤਿਨ ਸੱਚੀ ਸਦਾ ਲਿਵ ਹੋਏ ਨਾਨਕ ਜਿਸਨੋ ਮੇਲੇ ਨ ਵਿਛੜੈ ਸਹਾਇ ਸਮਾਵੈ ਸੋਈ ਮਹੱਲਾ ਤੀਜਾ ਸੋ ਭਗਉਤੀ ਜੋ ਭਗਵੰਤੈ ਜਾਣੈ ਗੁਰ ਪ੍ਰਸਾਦੀ ਆਪ ਪਛਾਣੈ ਤਾਵਤ ਰਾਖੈ ਇਕਤ ਕਰ ਆਣੈ ਜੀਵਤ ਮਰੈ ਹਰਿ ਨਾਮ ਬਖਾਣੈ ਐਸਾ ਭਗਉਤੀ ਉਤਮ ਹੋਵੇ ਨਾਨਕ ਸੱਚ ਸਮਾਵੈ ਸੋਈ ਮਹੱਲਾ ਤੀਜਾ ਅੰਤਰ ਕਪਟ ਭਗਉਤੀ ਕਹਾਏ ਪਾਖੰਡ ਪਾਰ ਨੋ ਕਦੇ ਨਾ ਪਾਏ ਪਰ ਨਿੰਦਾ ਕਰੇ ਅੰਤਰ ਮਲ ਲਾਏ ਬਾਹਰ ਮਲ ਧੋਵੈ ਮਨ ਕੀ ਝੂਠ ਨਾ ਜਾਏ ਸਤ ਸੰਗ ਸਿਉ ਬਾਦ ਰਚਾਏ ਆਨ ਦਿਨ ਦੁਖੀਆ ਦੂਜੈ ਭਾਇ ਰਚਾਏ ਹਰਿ ਨਾਮ ਨਾ ਚੇਤਾ ਬਹੁ ਕਰਮ ਕਮਾਏ ਪੂਰਬ ਲਿਖਿਆ ਸੋ ਮੇਟਣਾ ਨਾ ਜਾਏ ਨਾਨਕ ਬਿਨ ਸਤਗੁਰ ਸੇਵੇ ਮੋਖ ਨਾ ਪਾਏ ਪੌੜੀ ਸਤਗੁਰ ਜਿਨੀ ਧਿਆਇਆ ਸੇ ਕੜ ਨਾ ਸੁਆਹੀ ਸਤਗੁਰ ਜਿਨੀ ਧਿਆਇਆ ਸੇ ਤ੍ਰਿਪਤਾ ਘਾਈ ਸਤਗੁਰ ਜਿਨੀ ਧਿਆਇਆ ਤੇਰੇ ਜਮ ਡਰ ਨਾਹੀ ਜਿਨ ਕਉ ਹੋਆ ਕਿਰਪਾਲ ਹਾਰੇ ਸੇ ਸਤਗੁਰ ਪੈਰੀ ਪਾਹੀ ਤਿਨ ਐਥੈ ਉਥੈ ਮੁਖ ਉਜਲੇ ਹਰ ਦਰਗਾ ਪੈ ਦੇ ਜਾਹੀ ਸ਼ਲੋਕ ਮਹੱਲਾ ਦੂਜਾ ਜੋ ਸਿਰ ਸਾਈ ਨਾ ਨਿਵੈ ਸੋ ਸਿਰ ਦੀ ਜੈ ਢਾਰੇ ਨਾਨਕ ਜਿਸ ਪਿੰਜਰ ਮਹਿ ਬਿਰਹਾ ਨਹੀਂ ਸੋ ਪਿੰਜਰ ਲੈ ਜਾਰ ਮਹੱਲਾ ਪੰਜਵਾ ਮੁੰਡਾ ਬੁੱਲੀ ਨਾਨਕਾ ਫਿਰ ਫਿਰ ਜਨਮ ਹੋਈ ਆਸ ਕਸਤੂਰੀ ਕਹਿ ਭੋਲੜਾ ਗੰਦੇ ਡੁੰਮ ਪਈ ਆਸ ਪੌੜੀ ਸੋ ਐਸਾ ਹਰ ਨਾਮ ਧਿਆਈਐ ਮਨ ਮੇਰੇ ਜੋ ਸਭਨਾ ਉਪਰ ਹੁਕਮ ਚਲਾਏ ਸੋ ਐਸਾ ਹਰ ਨਾਮ ਜਪੀਐ ਮਨ ਮੇਰੇ ਜੋ ਅੰਤੀ ਅਵਸਰ ਲੈ ਛਡਾਏ ਸੋ ਐਸਾ ਹਰ ਨਾਮ ਜਪੀਐ ਮਨ ਮੇਰੇ ਜੋ ਮਨ ਕੀ ਤ੍ਰਿਸ਼ਨਾ ਸਭ ਭੁਖ ਗਵਾਏ ਸੋ ਗੁਰਮੁਖ ਨਾਮ ਜਪਿਆ ਵਡ ਭਾਗੀ ਤਿਨ ਨਿੰਦਕ ਦੁਸ਼ ਸਭ ਪੈਰੀ ਪਾਏ ਨਾਰਕ ਨਾਮ ਅਰਾਧ ਸਭਨਾ ਤੇ ਵੱਡਾ ਸਭ ਨਾਵੇ ਜਗੈ ਆਣ ਨਿਵਾਏ ਸ਼ਲੋਕ ਮਹੱਲਾ ਤੀਜਾ ਵੇਸ ਕਰੇ ਕਰੂਪ ਲਖਣੀ ਮਨ ਖੋਟੈ ਕੂੜਿਆਰੇ ਫਿਰ ਕੈ ਪਾਣੈ ਨਾ ਚੱਲੈ ਹੁਕਮ ਕਰੇ ਗਾਵਾਰੇ ਗੁਰ ਕੈ ਪਾਣੈ ਜੋ ਚੱਲੈ ਸਭ ਦੁਖ ਨਿਵਾਰਨ ਹਾਰੇ ਲਿਖਿਆ ਮੇਟ ਨਾ ਸਕੀਐ ਜੋ ਧੁਰ ਲਿਖਿਆ ਕਰਤਾਰੇ ਮਨ ਤਨ ਸੋਪੇ ਕੰਤ ਕਉ ਸਬਦੇ ਧਰੇ ਪਿਆਰ ਬਿਨ ਨਾਵੈ ਕਿਨੈ ਨਾ ਪਾਇਆ ਦੇਖੋ ਹਿਰਦੈ ਵਿਚਾਰੇ ਨਾਨਕ ਸਾਹ ਸਵਾਲਿਓ ਸੁਲਖਣੀ ਜੇਰਾ ਵੀ ਸਿਰਜਣਹਾਰੇ ਮਹੱਲਾ ਤੀਜਾ ਮਾਇਆ ਮੋਹ ਗੁਬਾਰ ਹੈ ਤਿਸ ਦਾ ਨਾ ਦਿਸੈ ਉਰਵਾਰ ਨਾ ਪਾਰ ਮਨਮੁਖ ਅਗਿਆਨੀ ਮਹਾ ਦੁਖ ਪਾਏ ਦੇ ਡੁੱਬੇ ਹਰਿ ਨਾਮ ਵਿਸਾਰਿ ਭਰ ਉਠ ਬਹੁ ਕਰਮ ਕਮਾਵਹਿ ਦੂਜੈ ਭਾਏ ਪਿਆਰ ਸਤਿਗੁਰ ਸੇਵਾ ਆਪਣਾ ਭਉਜਲ ਉਤਰੇ ਪਾਰ ਨਾਨਕ ਗੁਰਮੁਖ ਸਚ ਸਮਾਵਹਿ ਸਚ ਨਾਮ ਉਰ ਧਾਰੇ ਪੌੜੀ ਹਰ ਜਲ ਥਲ ਮਹਿਲ ਭਰ ਪੂਰੇ ਦੂਜਾ ਨਾਹੇ ਕੋਏ ਹਰਿ ਆਪ ਬਹਿ ਕਰੇ ਨਿਆਉ ਕੂੜਿਆਰ ਸਭ ਮਾਰ ਕਢੋਏ ਸਚਿਆਰਾ ਦੇ ਵਡਿਆਈ ਹਰ ਧਰਮ ਕੀ ਕੀਓਏ ਸਭ ਹਰ ਕੀ ਕਰਹੁ ਦੇ ਜਿਨ ਗਰੀਬ ਅਨਾਥ ਰਾਖ ਲਿਓਏ ਜੈਕਾਰ ਕੀਓ ਧਰਮੀਆਂ ਕਾ ਪਾਪੀ ਕੋ ਡੰਡ ਦਿਓਏ ਸ਼ਲੋਕ ਮਹੱਲਾ ਤੀਜਾ ਮਨਮੁਖ ਮੈਲੀ ਕਾਮਣੀ ਕੁਲਖਣੀ ਕੁਨਾਰ ਫਿਰ ਛੋੜਿਆ ਘਰ ਆਪਣਾ ਪਰ ਪੁਰਖੈ ਨਾਲ ਪਿਆਰ ਤ੍ਰਿਸ਼ਨਾ ਕਦੇ ਨਾ ਚੁੱਕੀ ਜਲਦੀ ਕਰੇ ਪੁਕਾਰ ਨਾਨਕ ਬਿਨ ਨਾਵੇ ਕਰੂਪ ਸੋਹਣੀ ਪਰ ਹਰ ਛੋਡੀ ਪਤਾਰ ਮਹੱਲਾ ਤੀਜਾ ਸ਼ਬਦ ਰਤੀ ਸੋਹਾਗਣੀ ਸਤਿਗੁਰ ਕੈ ਭਾਇ ਪਿਆਰੇ ਸਦਾ ਰਾਵੇ ਫਿਰ ਆਪਣਾ ਸੱਚਾ ਪ੍ਰੇਮ ਪਿਆਰੇ ਅਤ ਸਵਾਲਿਓ ਸੁੰਦਰੀ ਸੋਭਾਵੰਤੀ ਨਾਰੀ ਨਾਨਕ ਨਾਮ ਸੋਹਾਗਣੀ ਮੇਲੀ ਮੇਲਣ ਹਾਰੇ ਪੌੜੀ ਹਰ ਤੇਰੀ ਸਭ ਕਰੈ ਉਸਤਤੀ ਜਿਨ ਫਾਥੇ ਕਾਢਿਆ ਹਰਿ ਤੁਧ ਨੋ ਕਰਹਿ ਸਭ ਨਮਸਕਾਰ ਜਿਨ ਪਾਪੈ ਤੇ ਰਾਖਿਆ ਹਰ ਨਿਵਾਣਿਆ ਤੂੰ ਮਾਨ ਹਰ ਡਾਢੀ ਹੂੰ ਤੂੰ ਡਾਢਿਆ ਹਰ ਅਹੰਕਾਰਿਆ ਮਾਰ ਨਿਵਾਏ ਮੁਖ ਮੂੜ ਸਾਧਿਆ ਹਰਿ ਭਗਤਾ ਦੇ ਵਡਿਆਈ ਗਰੀਬ ਅਨਾਥਿਆ ਸ਼ਲੋਕ ਮਹੱਲਾ ਤੀਜਾ ਸਤਿਗੁਰ ਕੈ ਭਾਣਾ ਜੋ ਚੱਲੈ ਤਿਸ ਵਡਿਆਈ ਵੱਡੀ ਹੋਏ ਹਰਿ ਕਾ ਨਾਮ ਉਤਮ ਮਨ ਵਸੈ ਮੇਟ ਨਾ ਸਕੈ ਕੋਈ ਕਿਰਪਾ ਕਰੇ ਜਿਸ ਆਪਣੀ ਤਿਸ ਕਰਮ ਪ੍ਰਾਪਤਿ ਹੋਈ ਨਾਨਕ ਕਾਰਨ ਕਰਤੇ ਵਸੈ ਗੁਰਮੁਖ ਬੂਝੈ ਕੋਇ ਮਹੱਲਾ ਤੀਜਾ ਨਾਨਕ ਹਰਿ ਨਾਮ ਜਿਨੀ ਆਰਾਧਿਆ ਆਨ ਦਿਨ ਹਰਿ ਲਿਵਤਾਰ ਮਾਇਆ ਬੰਦੀ ਖਸੂ ਕੀ ਤਿਨ ਅੱਗੇ ਕਮਾਵੇ ਕਾਰ ਪੂਰਾ ਪੂਰਾ ਕਰ ਛੋਟਿਆ ਹੁਕਮ ਸਵਾਰਨ ਹਾਰ ਗੁਰ ਪ੍ਰਸਾਦੀ ਜਿਨ ਬੁਝਿਆ ਤਿਨ ਪਾਇਆ ਮੋਖ ਦਵਾਰ ਮਾਨੁਖ ਹੁਕਮ ਨਾ ਜਾਣਨੀ ਤਿਨ ਮਾਰੇ ਜਮ ਜੰਦਾਰ ਗੁਰਮੁਖ ਜਿਨੀ ਆਰਾਧਿਆ ਤਿਨੀ ਤਰਿਆ ਭਉਜਲ ਸੰਸਾਰ ਸਭ ਔਗਣ ਗੁਣੀ ਮਿਟਾਇਆ ਗੁਰ ਆਪੇ ਬਖਸ਼ਣਹਾਰ ਪੌੜੀ ਹਰ ਭਗਤਾ ਕੀ ਪ੍ਰਤੀਤ ਹਰ ਸਭ ਕਿਸ ਜਾਣਦਾ ਹਰ ਜੀਵਨ ਨਾਹੀ ਕੋਈ ਜਾਣ ਹਰ ਧਰਮ ਵਿਚਾਰਦਾ ਕਾੜਾ ਅੰਦੇਸਾ ਕਿਉ ਕੀਚੈ ਜਾ ਨਾਹੀ ਅਧਰਮ ਮਾਰਦਾ ਸੱਚਾ ਸਾਹਿਬ ਸੱਚ ਨਿਆਉ ਪਾਪੀ ਨਰ ਹਾਰਦਾ ਸਾਲਾਹੇ ਹੋ ਭਗਤਹੁ ਕਰ ਜੋੜੇ ਹਰ ਭਗਤ ਜਨ ਤਾਰਦਾ ਸ਼ਲੋਕ ਮਹੱਲਾ ਤੀਜਾ ਆਪਣੇ ਪ੍ਰੀਤਮ ਮਿਲ ਰਹਾ ਅੰਤਰ ਰਖਾ ਔਰ ਧਾਰਿ ਸਾਹ ਲਾਹੀ ਸੋ ਪ੍ਰਭ ਸਲਾ ਸਦਾ ਗੁਰ ਕੈ ਹੇਤ ਪਿਆਰੇ ਨਾਨਕ ਜਿਸ ਨਦਰ ਕਰੇ ਤਿਸ ਮੇਲ ਲਏ ਸਾਈ ਸੁਹਾਗਣ ਨਾਰਿ ਮਹੱਲਾ ਤੀਜਾ ਗੁਰ ਸੇਵਾ ਤੇ ਹਰਿ ਪਾਈਐ ਜਾ ਕੋ ਨਦਰ ਕਰੇ ਮਾਨਸ ਤੇ ਦੇਵ ਤੇ ਪਏ ਤਿਆਆ ਨਾਮ ਹਰੇ ਹਉ ਮੈਂ ਮਾਰ ਮਿਲਾਇਨ ਗੁਰ ਕੈ ਸਭ ਤਰੇ ਨਾਨਕ ਸਾਹ ਸਮਾਇਨ ਹਰਿ ਆਪਣੀ ਕਿਰਪਾ ਕਰੇ ਪੌੜੀ ਹਰਿ ਆਪਣੀ ਭਗਤ ਕਰਾਏ ਵਡਿਆਈ ਵੇਖਾਲੀਆਂ ਨੂੰ ਆਪਣੀ ਆਪ ਕਰੇ ਪ੍ਰਤੀਤ ਆਪੇ ਸੇਵ ਘਾਲੀਆਂ ਨੂੰ ਹਰ ਭਗਤਾ ਨੂੰ ਦੇ ਆਨੰਦ ਥਿਰ ਘਰੀ ਬਹਾਲਿਆਂ ਨੂੰ ਪਾਪੀਆ ਨੋ ਨਾ ਦੇਈ ਥਿਰ ਰਹਿਣ ਚੁਣ ਨਰਕ ਕੋਰ ਚਾਲਿਆਂ ਨੂੰ ਹਰ ਭਗਤਾ ਨੂੰ ਦੇ ਪਿਆਰ ਕਾਰੀ ਅੰਗ ਨਿਸਤਾਰਿਆਂ ਸ਼ਲੋਕ ਮਹੱਲਾ ਪਹਿਲਾ ਕਬੋਧ ਡੂਮਣੀ ਕੁਦਾਇਆ ਕਸਾਇਣ ਪਰ ਨਿੰਦਾ ਕਟ ਚੂਹੜੀ ਮੁਠੀ ਕ੍ਰੋਧ ਚੰਡਾਲ ਕਾਰੀ ਕੱਢੀ ਕਿਆ ਥੀਐ ਜਾਂ ਚਾਰੇ ਬੈਠਿਆ ਨਾਲੇ ਸੱਚ ਸੰਜਮ ਕਰਨੀ ਕਾਰਾਂ ਨਾਵਣ ਨਾਉ ਜਪੇਹੀ ਨਾਨਕ ਅੱਗੇ ਊ ਤੁਮ ਸੇਹੀ ਜੇ ਪਾਪਾਂ ਪੰਦ ਨਾ ਦੇਹੀ ਮਹੱਲਾ ਪਹਿਲਾ ਕਿਆ ਹੰਸ ਕਿਆ ਬਗਲਾ ਜਾ ਕੋ ਨਦਰ ਕਰੇ ਜੋਤ ਸੁਭਾਵੈ ਨਾਨਕਾ ਕਾਗੋ ਹੰਸ ਕਰੇ ਪੌੜੀ ਕੀਤਾ ਲੋੜੀਐ ਕੰਮ ਸੋ ਹਰ ਪਹਿ ਆਖੀਐ ਕਾਰਜ ਦੇ ਸਵਾਰੇ ਸਤਿਗੁਰ ਸਜ ਸਾਖੀਐ ਸੰਤਾ ਸੰਗ ਨਿਧਾਨ ਅੰਮ੍ਰਿਤ ਚਾਖੀਐ ਪੈ ਪੰਜਨ ਮਿਹਰਵਾਨ ਦਾਸ ਕੀ ਰਾਖੀਐ ਨਾਨਕ ਹਰਿ ਗੁਣ ਗਾਏ ਅਲਖ ਪ੍ਰਭ ਲਖੀਐ ਸ਼ਲੋਕ ਮਹਲਾ ਤੀਜਾ ਜਿਉ ਪਿੰਡ ਸਭ ਤਿਸ ਕਾ ਸਭ ਸਹਿ ਦੇ ਆਧਾਰ ਨਾਨਕ ਗੁਰਮੁਖ ਸੇਵੀਐ ਸਦਾ ਸਦਾ ਦਾਤਾਰ ਹਉ ਬਲਿਹਾਰੀ ਤਿਨ ਕੋ ਜਿਨ ਧਿਆਇਆ ਹਰ ਨਿਰੰਕਾਰ ਉਹਨਾਂ ਕੇ ਮੁਖ ਸਦ ਉਜਲੇ ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ ਮਹੱਲਾ ਤੀਜਾ ਸਤਿਗੁਰ ਮਿਲਿਆ ਉਲਟੀ ਭਈ ਨਾਮ ਨਿਤ ਖਰਚਿਓ ਖਾਓ 18 ਸਿੱਧੀ ਪਿਛੈ ਲਗਿਆ ਫਿਰਨ ਨਿਜ ਘਰ ਵਸੈ ਨਿਜ ਥਾਏ ਅਨਹਦ ਧੁਨੀ ਸਦ ਵਜਦੇ ਓਨ ਮਨ ਹਰ ਲਿਵ ਲਾਏ ਨਾਨਕ ਹਰਿ ਭਗਤ ਤਿਨਾ ਕੈ ਮਨ ਵਸੈ ਜਿਨ ਮਸਤਕ ਲਿਖਿਆ ਤੁਰ ਪਾਏ ਪੌੜੀ ਹਉ ਢਾਡੀ ਹਰ ਪ੍ਰਭ ਖਸਮ ਕਾ ਹਰ ਕੈ ਦਰ ਆਇਆ ਹਰਿ ਅੰਦਰ ਸੁਣੀ ਪੁਕਾਰ ਢਾਡੀ ਮੁਖ ਲਾਇਆ ਹਰ ਪੁੱਛਿਆ ਢਾਡੀ ਸਦ ਕੈ ਕਿਤ ਅਰਥ ਤੂੰ ਆਇਆ ਨਿਤ ਦੇਵ ਹਉ ਦਾਨ ਦਇਆਲ ਪ੍ਰਭ ਹਰਿ ਨਾਮ ਧਿਆਇਆ ਹਰਿ ਦਾਤਾ ਹਰਿ ਨਾਮ ਜਪਾਇਆ ਨਾਨਕ ਪਹਿਨਾਇਆ ਸੁਧ ਇਕ ਓੰਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਕਬੀਰ ਜੀਓ ਕਾ ਏਕ ਸਵਾਨ ਕਹਿ ਘਰ ਗਾਵਣਾ ਜਨਨੀ ਜਾਣਤ ਸੁਤ ਬੜਾ ਹੋਤ ਹੈ ਇਤਨਾ ਕੋ ਨ ਜਾਣੈ ਜੇ ਦਿਨ ਦਿਨ ਅਵਧ ਘਟਤ ਹੈ ਮੋਰ ਮੋਰ ਕਰ ਅਦਿਕ ਲਾੜ ਤਾਰੇ ਪੇਖਤ ਹੀ ਜਮ ਹਸੈ ਐਸਾ ਤੈ ਜਗ ਭਰਮ ਲਾਇਆ ਕੈਸੇ ਬੂਝੈ ਜਬ ਮੋਹਾ ਹੈ ਮਾਇਆ ਰਹਾਉ ਕਹਤ ਕਬੀਰ ਛੋੜ ਬਿਖਿਆ ਰਸ ਇਤ ਸੰਗਤ ਨਿਚਉ ਮਰਣਾ ਰਮਈਆ ਜਪਉ ਪ੍ਰਾਣੀ ਅਨੰਤ ਜੀਵਨ ਬਾਣੀ ਇਨ ਬਿਦ ਪਉ ਸਾਗਰ ਤਰਣਾ ਜਾਂ ਤਿਸ ਭਾਵੈ ਤਾਂ ਲਾਗੈ ਭਾਉ ਭਰਮ ਭੁਲਾਵਾ ਵਿਚਉ ਜਾਇ ਉਪਜੈ ਸਾਹ ਗਿਆਨ ਮਤ ਜਾਗੈ ਗੁਰ ਪ੍ਰਸਾਦ ਅੰਤਰ ਨਿਵ ਲਾਗੈ ਇਤ ਸੰਗਤ ਨਾਹੀ ਮਰਣਾ ਹੁਕਮ ਪਛਾਨ ਤਾ ਖਸਮੈ ਮਿਲਣਾ ਰਹਾਉ ਦੂਜਾ ਸ੍ਰੀ ਰਾਗ ਤ੍ਰਲੋਚਨ ਕਾ ਮਾਇਆ ਮੋਹ ਮਨ ਲੜਾ ਪ੍ਰਾਣੀ ਜਰਾ ਮਰਨ ਭਉ ਵਿਸਰ ਗਿਆ ਕੁਟੰਬ ਦੇਖ ਵਿਕਸੈ ਕਮਲਾ ਜੋ ਪਾਰਿਕਾਰਿ ਜੋ ਹੈ ਕਪਟ ਨਰਾ ਦੂੜਾ ਆਇਓ ਹਿ ਜਮੈ ਤਣਾ ਤਿਨ ਆਗ ਲੜੈ ਮੈਂ ਰਹਿਣ ਨਾ ਜਾਏ ਕੋਈ ਕੋਈ ਸਾਜਣ ਆਏ ਕਹੈ ਮਿਲ ਮੇਰੇ ਬੀਠਲਾ ਲੈ ਬਾੜੀ ਬੁਲਾਏ ਮਿਲ ਮੇਰੇ ਰਮਈਆ ਮੈਂ ਲੇਹ ਛਡਾਏ ਰਹਾਓ ਅਨਕ ਅਨਕ ਭੋਗ ਰਾਜ ਬਿਸਰੇ ਪ੍ਰਾਣੀ ਸੰਸਾਰ ਸਾਗਰ ਪੈ ਅਮਰ ਭਇਆ ਮਾਇਆ ਮੂਠਾ ਚੇਤਸ ਨਾਹੀ ਜਨਮ ਗਵਾਇਓ ਆਲਸੀਆ ਬਿਖਮ ਭੋਰ ਪੰਥ ਚਾਲਣਾ ਪ੍ਰਾਣੀ ਰਾਵ ਸਸ ਨ ਪ੍ਰਵੇਸੰ ਮਾਇਆ ਮੋ ਤਬ ਬਿਸਰ ਗਿਆ ਜਾਂ ਤਜੀ ਅਲੇ ਸੰਸਾਰੰ ਆਜ ਮੇਰਾ ਮਨ ਪ੍ਰਗਟ ਭਇਆ ਹੈ ਪੇਖੀ ਅਲੇ ਧਰਮ ਰਾਓ ਤਹਾ ਕਰਦਲ ਕਰਨ ਮਹਾਬਲੀ ਤਿਨ ਆਗ ਲੜੈ ਮੈਂ ਨਾ ਜਾਏ ਜੇ ਕੋ ਮੂ ਉਪਦੇਸ਼ ਕਰਤ ਹੈ ਤਾ ਵਾਣ ਤ੍ਰਿਣ ਰਤਲਾ ਨਾਰਾਇਣਾ ਐ ਜੀ ਤੂੰ ਆਪੇ ਸਭ ਕਿਸ ਜਾਣਦਾ ਬਦਤ ਤ੍ਰਿਲੋਚਨ ਰਾਮਈਆ ਸ੍ਰੀ ਰਾਗ ਭਗਤ ਕਬੀਰ ਜੀਓ ਕਾ ਅਚਰਜ ਏਕ ਸੁਨਹਰੇ ਪੰਡਿਆ ਆਪ ਕਿਛ ਕਹਣ ਨਾ ਜਾਈ ਸੁਰ ਨਰ ਗਣ ਗੰਧਰਬ ਜਿਨ ਮੋਹੇ ਤ੍ਰਿਭਵਨ ਮੇਖ ਲੀਲਾਈ ਰਾਜਾ RAM ਅਨਹਦ ਕਿੰਗਰੀ ਵਾਜੈ ਜਾ ਕੀ ਦਿਸ਼ਨਾਦ ਲਿਵ ਲਾਗੈ ਰਹਾਓ ਪਾਠੀ ਸਿੰਘ ਸਿੰਘਾਰ ਚੁੰਗਿਆ ਕਨਕ ਕਲਸ ਏਕ ਪਾਇਆ ਤਿਸ ਮਹਿ ਧਾਰ ਚੋਇ ਅਤ ਨਿਰਮਲ ਰਸ ਮਹਿ ਰਸਨ ਚੁਆਇਆ ਏਕ ਜੋ ਬਾਤ ਅਨੂਪ ਬਣੀ ਹੈ ਪਉਣ ਪਿਆਲਾ ਸਾਜਿਆ ਤੀਰ ਪਉਣ ਮੈਂ ਏਕੋ ਜੋਗੀ ਕਹੋ ਕਮਨ ਹੈ ਰਾਜਾ ਐਸੇ ਗਿਆਨ ਪ੍ਰਗਟਿਆ ਪੁਰਖੋਤਮ ਕਹੋ ਕਬੀਰ ਰੰਗ ਰਾਤਾ ਔਰ ਦੁਨੀ ਸਭ ਭਰਮ ਪੁਲਾਨੀ ਮਨ ਰਾਮ ਰਸਾਇਨ ਮਾਤਾ ਸ੍ਰੀ ਰਾਗ ਬਾਣੀ ਭਗਤ ਬੇਣੀ ਦੀ ਜੋ ਕੀ ਪਹਰਿਆ ਕਹਿ ਘਰ ਗਾਵਣਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰੇ ਨਰ ਗਰਭ ਕੁੰਡਲ ਜਬ ਆਛਤ ਉਰਦ ਧਿਆਨ ਲਿਵ ਲਾਗਾ ਮਿਰਤਕ ਪਿੰਡ ਪਦ ਮਦ ਨਾ ਸੇ ਏਕ ਅਗਿਆਨ ਸੋ ਨਾਗਾ ਤੇ ਦਿਨ ਸੰਭਲ ਕਸ਼ਟ ਮਹਾ ਦੁਖ ਆਪਚਿਤ ਅਧਿਕ ਵਿਸਾਰਿਆ ਗਰਭ ਛੋੜ ਮਿਰਤ ਮੰਡਲ ਆਇਆ ਤਉ ਨਾਰ ਹਰ ਮਨੋ ਵਿਸਾਰਿਆ ਫਿਰ ਪਛਤਾਵ ਹੈਗਾ ਮੂੜਿਆ ਤੂੰ ਕਮਨ ਕੁਮਤ ਭ੍ਰਮ ਲਾਗਾ ਚੇਤ ਰਾਮ ਨਾਹੀ ਜਮ ਪੁਰ ਜਾਹੇਗਾ ਜਨ ਵਿਚਰੈ ਅਨਰਾਦਾ ਰਹਾਉ ਬਾਲ ਬਿਨੋ ਚਿੰਦ ਰਸ ਲਾਗਾ ਖਿਨ ਖਿਨ ਮੋਹਿ ਵਿਆਪੈ ਰਸ ਮਿਸ ਮੇਦ ਅੰਮ੍ਰਿਤ ਬਿਖ ਚਾਖੀ ਤਉ ਪੰਚ ਪ੍ਰਗਟ ਸੰਤਾਪੈ ਜਪ ਤਪ ਸੰਜੋ ਛੋੜ ਸੁਕ੍ਰਿਤ ਮਤ ਰਾਮ ਨਾਮ ਨਾ ਰਾਧਿਆ ਉਛਲਿਆ ਕਾਮ ਕਾਲ ਮਤ ਲਾਗੀ ਤਉ ਆਨ ਸਖਤ ਗਲ ਬੰਧਿਆ ਤਰਨ ਤੇਜ ਪਰ ਤ੍ਰਿਆ ਮੁਖ ਜੋ ਹੈ ਸਾਰੇ ਅਫਸਰ ਨ ਪਛਾਣਿਆ ਮਦ ਕਾਮ ਮਹਾ ਭੂਲੈ ਪਾਪ ਪੁੰਨ ਨ ਪਛਾਨਿਆ ਸੁਤ ਸੰਪਤ ਦੇਖ ਇਹੋ ਮਨ ਗਰਬਿਆ RAM ਹਿਰਦੈ ਤੇ ਖੋਇਆ ਅਵਰ ਮਰਤ ਮਾਇਆ ਮਨ ਤੋਲੇ ਤਉ ਭਗ ਮੁਖੀ ਜਨਮ ਵਿਗੋਇਆ ਹੁੰਡਰ ਕੇਸ ਕੁਸਮ ਤੇ ਧੌਲੇ ਸਬਤ ਪਾਤਾਲ ਕੀ ਬਾਣੀ ਲੋਚਨ ਸ਼ਰਮ ਹੈ ਬੁੱਧਿ ਬਲ ਨਾਠੀ ਤਾ ਕਾਮ ਪਵ ਸਮਾਧਾਣੀ ਤਹਾ ਤੇ ਵਿਖੈ ਭਈ ਮਤ ਪਾਵਸ ਕਾਇਆ ਕਮਲ ਕੁਮਲਾਣਾ ਆਉਗਾ ਦੀ ਬਾਣ ਛੋੜ ਮ੍ਰਿਤ ਮੰਡਲੇ ਤਉ ਪਾਛੈ ਪਛਤਾਣਾ ਨਿਕਟੀ ਦੇਹ ਦੇਖ ਤੁਨਿ ਉਪਜੈ ਮਾਨ ਕਰਤ ਨਹੀਂ ਬੂਝੈ ਲਾਲਚ ਕਰੈ ਜੀਵਨ ਪਦ ਕਾਰਨ ਲੋਚਨ ਕਛੂ ਨਾ ਸੂਝੈ ਥਾਕਾ ਤੇਜ ਉਡਿਆ ਮਨ ਪੰਖੀ ਘਰ ਆਂਗਨ ਨਾ ਸੁਖਾਈ ਬੇਣੀ ਕਹੈ ਸੁਨਹੋਰੇ ਭਗਤੋ ਮਰਨਾ ਮੁਕਤ ਕਿਨ ਪਾਈ ਸ੍ਰੀ ਰਾਗ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਨਕ ਕਟਕ ਜਲ ਤਰੰਗ ਜੈਸਾ ਜੋ ਪੈ ਹਮ ਨਾ ਪਾਪ ਕਰੰਤਾ ਅਹੇ ਅਨੰਤਾ ਪਤਿਤ ਪਾਵਨ ਨਾਮ ਕੈਸੇ ਹੁੰਤਾ ਰਹਾਉ ਤੁਮ ਜੋ ਨਾਇਕ ਆਛੋ ਅੰਤਰ ਜਾਮੀ ਪ੍ਰਭ ਤੇ ਜਨ ਜਾਣੀਜੈ ਜਨ ਤੇ ਸੁਆਮੀ ਸਰੀਰ ਆਰਾਧੈ ਮੋਕੋ ਵਿਚਾਰ ਦੇਹੂ ਰਵਿਦਾਸ ਸਮਦਲ ਸਮਝਾਵੇ ਕੋ ਚੌਪ ਦੇ ਘਰ ਪਹਿਲਾ ਮਹੱਲਾ ਚੌਥਾ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਹਰਿ ਹਰਿ ਨਾਮ ਮੈਂ ਹਰਿ ਮਨ ਭਾਇਆ ਵਡ ਭਾਗੀ ਹਰਿ ਨਾਮ ਤੇ ਆਇਆ ਗੁਰ ਪੂਰਾ ਹਰਿ ਨਾਮ ਸਿੱਧ ਪਾਈ ਕੋ ਵਿਰਲਾ ਗੁਰਮਤਿ ਚੱਲੈ ਜੀਉ ਮੈਂ ਹਰਿ ਹਰਿ ਖੈਚ ਲਿਆ ਬੰਨ ਪੱਲੈ ਮੇਰਾ ਪ੍ਰਾਣ ਸਖਾਈ ਸਦਾ ਨਾਲ ਚੱਲੈ ਗੁਰ ਪੂਰਾ ਹਰਿ ਨਾਮ ਦਿਲਾਇਆ ਹਰ ਨੇਚਲ ਹਰ ਧਨ ਪੱਲੈ ਜੀਉ ਹਰਿ ਹਰ ਸੱਜਣ ਮੇਰਾ ਪ੍ਰੀਤਮ ਰਾਇਆ ਕੋਈ ਆਣ ਮਿਲਾਵੇ ਮੇਰੇ ਪ੍ਰਾਣ ਜੀਵਾਇਆ ਔ ਰਹਿ ਨਾ ਸਕਾ ਬਿਨ ਦੇਖੇ ਪ੍ਰੀਤਮਾ ਮੈਂ ਨੀਰ ਵਹੇ ਵਹਿ ਚੱਲੈ ਜੀਓ ਸਤਗੁਰ ਮਿੱਤਰ ਮੇਰਾ ਬਾਲ ਸਿਖਾਈ ਹੋ ਰਹਿ ਨਾ ਸਕਾ ਬਿਨ ਦੇਖੇ ਮੇਰੀ ਮਾਈ ਹਰ ਜਿਉ ਕਿਰਪਾ ਕਰੋ ਗੁਰ ਮੇਲੋ ਜਨ ਨਾਨਕ ਹਰ ਧਨ ਪੱਲੇ ਜੀਓ ਮਾਜ ਮਹੱਲਾ ਚੌਥਾ ਮਦ ਸੂਦਨ ਮੇਰੇ ਮਨ ਤਨ ਪ੍ਰਾਨਾ ਹੋ ਹਰ ਬਿਨ ਦੂਜਾ ਵਰ ਨਾ ਜਾਣਾ ਕੋਈ ਸੱਜਣ ਸੰਤ ਮਿਲੈ ਵਡ ਭਾਗੀ ਮੈਂ ਹਰ ਪ੍ਰਭ ਪਿਆਰਾ ਦਸੈ ਜੀਓ ਹਉ ਮਨ ਤਨ ਖੋਜੀ ਭਾਲ ਭਾਲ ਆਜੀ ਕਿਉ ਪਿਆਰਾ ਪ੍ਰੀਤਮ ਮਿਲੈ ਮੇਰੀ ਮਾਈ ਮੇਰ ਸਤ ਸੰਗਤ ਖੋਜ ਦਸਾਈ ਵੇ ਸੰਗਤ ਹਰ ਪ੍ਰਭ ਵਸੈ ਜੀਓ ਮੇਰਾ ਪਿਆਰਾ ਪ੍ਰੀਤਮ ਸਤਿਗੁਰ ਰਖਵਾਲਾ ਹਮ ਬਾਰਿਕ ਦੀਨ ਕਰਹੁ ਪ੍ਰਤਿਪਾਲਾ ਮੇਰਾ ਮਾਤ ਪਿਤਾ ਗੁਰ ਸਤਿਗੁਰ ਪੂਰਾ ਗੁਰ ਜਲ ਮਿਲ ਕਮਲ ਵਿਗਸੈ ਜੀਓ ਮੈਂ ਬਿਨ ਗੁਰ ਦੇਖੇ ਨੀਤ ਨਾ ਆਵੈ ਮੇਰੇ ਮਨ ਤਨ ਵੇਦਨ ਗੁਰ ਬਿਰਹੁ ਲਗਾਵੈ ਹਰਿ ਹਰ ਦਇਆ ਕਰੋ ਗੁਰ ਮੇਲਾ ਹੋ ਜਨ ਨਾਨਕ ਗੁਰ ਮਿਲ ਰਹਾਸੈ ਜੀਓ ਮਾਜ ਮਹੱਲਾ ਚੌਥਾ ਹਰ ਗੁਣ ਪੜੀਐ ਹਰ ਗੁਣ ਗੁਣੀਐ ਹਰ ਹਰ ਨਾਮ ਕਥਾ ਨਿਤ ਸੁਣੀਐ ਮਿਲ ਸਤ ਸੰਗਤ ਹਰ ਗੁਣ ਗਾਏ ਜਗ ਪਉ ਜਲ ਦੁੱਤਰ ਤਰੀਐ ਜੀਓ ਆਉ ਸਖੀ ਹਰ ਮੇਲ ਕਰੇ ਹਾ ਮੇਰੇ ਪ੍ਰੀਤਮ ਕਾਮੈ ਦੇ ਸਨੇਹਾ ਮੇਰਾ ਮਿੱਤਰ ਸਖਾ ਸੋ ਪ੍ਰੀਤਮ ਭਾਈ ਮੈਂ ਦੱਸੇ ਹਰ ਨਰ ਹਰੀਐ ਜੀਓ ਮੇਰੀ ਬੇਦਨ ਹਰ ਗੁਰ ਪੂਰਾ ਜਾਣਾ ਹੋ ਰਹਿ ਨਾ ਸਕਾ ਬਿਨ ਨਾਮ ਵਖਾਣੇ ਮੈਂ ਔਖਦ ਮੰਤਰ ਦੀਜੈ ਗੁਰ ਪੂਰੇ ਮੈਂ ਹਰ ਹਰ ਨਾਮ ਉਧਰੀਐ ਜੀਓ ਹਮ ਚਾਤ੍ਰਿਕ ਦੀਨ ਸਤਗੁਰ ਸਰਣਾਈ ਹਰ ਹਰ ਨਾਮ ਬੂੰਦ ਮੁਖ ਪਾਈ ਹਰ ਜਲ ਨਿਧੇ ਹਮ ਜਲ ਕੇ ਮੀਨੇ ਜਨ ਨਾਨਕ ਜਲ ਬਿਨ ਮਰੀਐ ਜੀਉ ਮਾਝ ਮਹੱਲਾ ਚੌਥਾ ਹਰ ਜਨ ਸੰਤ ਮਿਲੋ ਮੇਰੇ ਭਾਈ ਮੇਰਾ ਹਰ ਪ੍ਰਭ ਦਸਾਉ ਮੈਂ ਭੁੱਖ ਲਗਾਈ ਮੇਰੀ ਸਰਦਾ ਪੂਰ ਜਗ ਦੀਵਨ ਦਾਤੇ ਮਿਲ ਹਰ ਦਰਸ਼ਨ ਮਨ ਭੀਜੈ ਜੀਉ ਮਿਲ ਸਤ ਸੰਗ ਬੋਲੀ ਹਰ ਬਾਣੀ ਹਰ ਹਰ ਕਥਾ ਮੇਰੇ ਮਨ ਭਾਣੀ ਹਰੇ ਹਰੇ ਅੰਮ੍ਰਿਤ ਹਰ ਮਨ ਭਾਵੈ ਮਿਲ ਸਤਿਗੁਰੇ ਅੰਮ੍ਰਿਤ ਪੀਜੈ ਜੀਉ ਵਡ ਭਾਗੀ ਅਰ ਸੰਗਤ ਪਾਵਹਿ ਭਾਗਹੀਨ ਭ੍ਰਮ ਚੋਟਾ ਖਾਵੈ ਬਿਨ ਭਾਗਾ ਸਤ ਸੰਗ ਨਾ ਲੱਭੈ ਬਿਨ ਸੰਗਤ ਮੈਲ ਭਰੀਜੈ ਜੀਉ ਮੈਂ ਆਏ ਮਿਲਾਹੋ ਜਗ ਜੀਵਨ ਪਿਆਰੇ ਹਰਿ ਹਰਿ ਨਾਮ ਦਇਆ ਮਨ ਧਾਰੇ ਗੁਰਮਤਿ ਨਾਮ ਮੀਠਾ ਮਨ ਭਾਇਆ ਜਨ ਨਾਨਕ ਨਾਮ ਮਨ ਪੀਜੈ ਜੀਉ ਮਾਝ ਮਹੱਲਾ ਚੌਥਾ ਹਰਿ ਗੁਰ ਗਿਆਨ ਹਰਿ ਰਸ ਹਰਿ ਪਾਇਆ ਮਨ ਹਰਿ ਰੰਗ ਰਾਤਾ ਹਰਿ ਰਸ ਪੀ ਆਇਆ ਹਰਿ ਹਰਿ ਨਾਮ ਮੁਖ ਹਰਿ ਹਰਿ ਬੋਲੀ ਮਨ ਹਰਿ ਰਸ ਟੁਲ ਟੁਲ ਪਉਦਾ ਜੀਉ ਆਵਹੁ ਸੰਤ ਮੈਂ ਗਲ ਮਿਲਾਈਐ ਮੇਰੇ ਪ੍ਰੀਤਮ ਕੀ ਮੈਂ ਕਥਾ ਸੁਣਾਈਐ ਹਰ ਕੇ ਸੰਤ ਮਿਲਹੁ ਮਨ ਦੇਵਾ ਜੋ ਗੁਰਬਾਣੀ ਮੁਖ ਚੌਦਾ ਜੀਉ ਵਡ ਭਾਗੀ ਹਰ ਸੰਤ ਮਿਲਾਇਆ ਗੁਰਪੂਰੈ ਹਰ ਰਸ ਮੁਖ ਪਾਇਆ ਭਾਗਹੀਨ ਸਤਗੁਰ ਨਹੀਂ ਪਾਇਆ ਮਨ ਮੁਖ ਗਰਭ ਜੂਨੀ ਨਿਤ ਪਉਦਾ ਜੀਉ ਆਪ ਦਇਆਲ ਦਇਆ ਪ੍ਰਭ ਧਾਰੀ ਮਲ ਹਉਮੈ ਵਿਖਿਆ ਸਭ ਨਿਵਾਰੀ ਨਾਨਕ ਹਟ ਪਟਣ ਵਿੱਚ ਕਾਇਆ ਹਰ ਲੈਂਦੇ ਗੁਰਮੁਖ ਸੌਦਾ ਜੀਓ ਮਾਝ ਮਹੱਲਾ ਚੌਥਾ ਹਉ ਗੁਣ ਗੋਵਿੰਦ ਅਰ ਨਾਮ ਧਿਆਈ ਮਿਲ ਸੰਗਤ ਮਨ ਨਾਮ ਵਸਾਈ ਹਰ ਪ੍ਰਭ ਅਗਮਯ ਗੋਚਰ ਸੁਆਮੀ ਮਿਲ ਸਤਗੁਰ ਹਰ ਰਸ ਕੀਚਾ ਜੀਓ ਤਨ ਤਨ ਹਰ ਜਨ ਜਿਨ ਹਰ ਪ੍ਰਭ ਜਾਤਾ ਜਾਇ ਪੁਛਾ ਜਨ ਹਰ ਕੀ ਬਾਤਾ ਪਾ ਮਿਲੋਵਾ ਮਲ ਮਲ ਧੋਵਾ ਮਿਲ ਹਰ ਜਨ ਹਰ ਰਸ ਪੀਚਾ ਜੀਓ ਸਤਿਗੁਰ ਦਾਤਾ ਨਾਮ ਦਿੜਾਇਆ ਵਡ ਭਾਗੀ ਗੁਰ ਦਰਸ਼ਨ ਪਾਇਆ ਅੰਮ੍ਰਿਤ ਰਸ ਸੱਚ ਅੰਮ੍ਰਿਤ ਬੋਲੀ ਗੁਰ ਪੂਰਾ ਅੰਮ੍ਰਿਤ ਲੀਚਾ ਜੀਓ ਹਰ ਸਤ ਸੰਗਤ ਸਤਪੁਰਖ ਮਿਲਾਈਐ ਮਿਲ ਸਤ ਸੰਗਤ ਹਰ ਨਾਮ ਧਿਆਈਐ ਨਾਨਕ ਹਰ ਕਥਾ ਸੁਣੀ ਮੁਖ ਬੋਲੀ ਗੁਰਮਤਿ ਹਰਿ ਨਾਮ ਪਰਿਚੈ ਜੀਉ ਮਾਝ ਮਹਲਾ ਚੌਥਾ ਆਵੋ ਭੈਣੇ ਤੁਸੀਂ ਮਿਲੋ ਪਿਆਰੀਆ ਜੋ ਮੇਰਾ ਪ੍ਰੀਤਮ ਦੱਸੇ ਤਿਸ ਕਹਿ ਹੋ ਵਾਰੀਆ ਮਿਲ ਸਤ ਸੰਗਤ ਲਧਾਰ ਸੱਜਣ ਹੋ ਸਤਿਗੁਰ ਵਿਠੋ ਕੁਮਾਈਆ ਜੀਓ ਜਹ ਜਾ ਦੇਖਾ ਤਾਹ ਤਾ ਸੁਆਮੀ ਤੂੰ ਘਟ ਘਟ ਰਵਿਆ ਅੰਤਰ ਜਾਮੀ ਗੁਰ ਹਰਿ ਨਾਲ ਦਿਖਾ ਲਿਆ ਹੋ ਸਤਿਗੁਰ ਵਿਟੋ ਸਦਵਾਰਿਆ ਜੀਓ ਏਕੋ ਪਵਣ ਮਾਟੀ ਸਭ ਏਕਾ ਸਭ ਏਕਾ ਜੋਤਿ ਸਬਾਈਆ ਸਭ ਏਕਾ ਜੋਤਿ ਵਰਤੈ ਭਿੰਨ ਭਿੰਨ ਨਰ ਅਲੀ ਕਿਸੈ ਧੀਰ ਲਾਈਆ ਗੁਰ ਪ੍ਰਸਾਦੀ ਇਕ ਨਦਰੀ ਆਇਆ ਹੋ ਸਤਿਗੁਰ ਵਿਟੋ ਬਤਾਇਆ ਜੀਓ ਜਨ ਨਾਨਕ ਬੋਲੇ ਅੰਮ੍ਰਿਤ ਬਾਣੀ ਗੁਰ ਸਿੱਖਾਂ ਕੈ ਮਨ ਪਿਆਰੀ ਬਾਣੀ ਉਪਦੇਸ਼ ਕਰੇ ਗੁਰ ਸਤਿਗੁਰ ਪੂਰਾ ਗੁਰ ਸਤਿਗੁਰ ਪਰ ਉਪਕਾਰਿਆ ਜੀਓ ਸਤ ਚੌਬ ਦੇ ਮਹੱਲੇ ਚੌਥੇ ਕੇ ਮਾਝ ਹੱਲਾ ਪੰਜਵਾ ਚੌਪਦੇ ਘਰ ਪਹਿਲਾ ਮੇਰਾ ਮਨ ਲੋਚੈ ਗੁਰ ਦਰਸ਼ਨ ਪਾਈ ਬਿਲਪ ਕਰੇ ਚਾਤ੍ਰਿਕ ਕੀ ਨਿਆਈ ਤ੍ਰਿਖਾ ਨਾ ਉਤਰੈ ਸ਼ਾਂਤਿ ਨਾ ਆਵੈ ਬਿਨ ਦਰਸ਼ਨ ਸੰਤ ਪਿਆਰੇ ਦੀਓ ਹਉ ਕੋਲੀ ਜਿਉ ਕੋਲ ਕੁਮਾਈ ਗੁਰ ਦਰਸ਼ਨ ਸੰਤ ਪਿਆਰੇ ਦੀਓ ਰਹਾਉ ਤੇਰਾ ਮੁਖ ਸੁਹਾਵਾ ਜੀਓ ਸਹਜ ਤੁਨ ਬਾਣੀ ਚਿਰ ਹੋਆ ਦੇਖੇ ਸਾਰਿੰਗ ਪਾਣੀ ਧਨ ਸੋ ਦੇਸ ਜਹਾ ਤੂ ਵਸਿਆ ਮੇਰੇ ਸੱਜਣ ਮੀਤ ਮੁਰਾਰੇ ਦੀਓ ਹਉ ਕੋਲੀ ਹਉ ਕੋਲ ਕੁਮਾਈ ਗੁਰ ਸੱਜਣ ਮੀਤ ਮੁਰਾਰੇ ਦੀ ਓ ਰਹਾਉ ਇੱਕ ਘੜੀ ਨਾ ਮਿਲਤੇ ਤਾ ਕਲ ਜੁਗ ਹੋਤਾ ਹੁਣ ਕਾਦੀ ਮਿਲਿਆ ਪ੍ਰਿਆ ਤੁਧ ਭਗਵੰਤਾ ਮੋਹਿ ਰਹਿਣ ਨਾ ਵਿਹਾਵੇ ਨੀਂਦ ਨਾ ਆਵੇ ਬਿਨ ਦੇਖੇ ਗੁਰ ਦਰਬਾਰੇ ਦੀ ਓ ਹਉ ਕੋਲੀ ਜਿਉ ਕੋਲੇ ਕੁਮਾਈ ਤਿਸ ਸੱਚੇ ਗੁਰ ਦਰਬਾਰੇ ਦੀ ਓ ਰਹਾਉ ਭਾਗ ਹੋਆ ਗੁਰ ਸੰਤ ਮਿਲਾਇਆ ਪ੍ਰਭ ਅਬਿਨਾਸੀ ਘਰ ਮਹਿ ਪਾਇਆ ਸੇਵ ਕਰੀ ਪਲ ਚਸਾ ਨਾ ਵਿਛੜਾ ਜਨ ਨਾਨਕ ਦਾਸ ਤੁਮਾਰੇ ਜੀਉ ਹਉ ਕੋਰੀ ਜਿਉ ਕੋਰੇ ਕੁਮਾਈ ਜਨ ਨਾਨਕ ਦਾਸ ਤੁਮਾਰੇ ਜੀਉ ਰਹਾਉ ਰਾਗ ਮਾਜ ਮਹੱਲਾ ਪੰਜਵਾ ਸਾਰ ਉਤ ਸੁਹਾਵੀ ਜਿਤ ਤੁਧ ਸੰਭਾਲੀ ਸੋ ਕਮ ਸੁਹੇਲਾ ਜੋ ਤੇਰੀ ਕਾਲੀ ਸੋ ਰਿਦਾ ਸੁਹੇਲਾ ਜਿਤ ਰਿਦੈ ਤੂੰ ਉਠਾ ਸਭਨਾ ਕੇ ਦਾਤਾ ਰਾਜੀਓ ਤੂੰ ਸਾਝਾ ਸਾਹਿਬ ਬਾਪ ਹਮਾਰਾ ਨੌਰਿਦ ਤੇਰਾ ਖੁੱਟ ਭੰਡਾਰਾ ਜਿਸ ਤੂੰ ਦੇਹ ਸੋ ਤ੍ਰਿਪਤਿਆ ਘਾਵੈ ਸੋਈ ਭਗਤ ਤੁਮਾਰਾ ਜੀਉ ਸਭ ਕੋ ਆਸੈ ਤੇਰੀ ਬੈਠਾ ਘਟ ਘਟ ਅੰਤਰ ਤੂੰ ਹੈ ਬੂਠਾ ਸਭੇ ਸਾਜੀ ਵਾਲ ਸਦਾਇਨ ਤੂੰ ਕਿਸੈ ਨਾ ਦਿਸੈ ਬਹਾਰਾ ਜੀਉ ਤੂੰ ਆਪੇ ਗੁਰਮੁਖ ਮੁਕਤ ਕਰਾ ਇਹ ਤੂੰ ਆਪੇ ਮਨੁਖ ਜਨਮ ਪਵਾਏ ਨਾਨਕ ਦਾਸ ਤੇਰਾ ਬਲਿਹਾਰੈ ਸਭ ਤੇਰਾ ਖੇਲ ਦਸਹਾਰਾ ਜੀਉ ਮਾਜ ਮਹੱਲਾ ਪੰਜਵਾ ਅਨਹਦ ਵਾਜੈ ਸਾਜ ਸੁਹੇਲਾ ਸਬਦ ਅਨੰਦ ਕਰੇ ਸਦ ਕੇਲਾ ਸਾਹਿ ਪਾਵੈ ਤਾੜੀ ਲਾਈ ਆਸਨ ਊਚ ਸਵਾਰਿਆ ਜੀਉ ਫੇਰ ਕੇ ਆਪਣੇ ਗ੍ਰਹਿ ਮੈਂ ਆਇਆ ਜੋ ਰੂੜੀ ਦਾ ਸੋਈ ਪਾਇਆ ਤ੍ਰਿਪਤ ਅਘਾਇ ਰਹਾ ਹੈ ਸੰਤੋ ਗੁਰਿਆਨ ਪਉ ਪੁਰਖ ਦਿਖਾਰਿਆ ਜੀਉ ਆਪੇ ਰਾਜਨ ਆਪੇ ਲੋਗਾਇਆ ਆਪ ਨਿਰਮਾਣੀ ਆਪੇ ਭੋਗਾ ਆਪੇ ਤਖਤ ਬੈ ਸਚ ਨਿਆਈ ਸਭ ਚੂਕੀ ਕੂਕ ਪੁਕਾਰਿਆ ਜੀਉ ਜੇ ਹਾ ਡਿਠਾ ਮੈਂ ਤੇਹੋ ਕਹਿਆ ਤਿਸ ਰਸ ਆਇਆ ਜਿਨ ਭੇਦ ਲਿਆ ਜੋਤੀ ਜੋਤ ਮਿਲੀ ਸੁਖ ਪਾਇਆ ਜਨ ਨਾਨਕ ਇੱਕ ਵਿਸਾਰਿਆ ਜੀਉ ਮਾਝ ਮਹੱਲਾ ਪੰਜਵਾ ਜਿਤ ਘਰ ਫਿਰ ਸੁਹਾਗ ਬਣਾਇਆ ਤਿਤ ਕਰ ਸਖੀਏ ਮੰਗਲ ਗਾਇਆ ਅਨੰਦ ਬਿਨੋਦ ਤਿਤੈ ਕਰ ਸੋ ਹੈ ਜੋ ਧਨ ਕੰਤ ਸਿਗਾਰੀ ਜੀਉ ਸਾ ਗੁਣਵੰਤੀ ਸਾ ਵਡ ਭਾਗਣੇ ਪੁੱਤਰਵੰਤੀ ਸੀਲਵੰਤ ਸੁਹਾਗਣੇ ਰੂਪਵੰਤ ਸਾ ਸੁਗੜੀ ਵਿੱਚ ਅਖਣ ਜੋ ਧਨ ਕੰਤ ਪਿਆਰੀ ਜੀਓ ਆਚਾਰਵੰਤ ਸਾਈ ਪ੍ਰਧਾਨੇ ਸਭ ਸਿੰਗਾਰ ਬਣੇ ਤਿਸ ਗਿਆਨੇ ਸਾ ਕੁਲਵੰਤੀ ਸਾ ਸਵਰਾਈ ਜੋ ਪਿਰ ਕੈ ਰੰਗ ਸਵਾਰੀ ਦੀਓ ਮਹਿਮਾ ਤਿਸ ਕੀ ਕਾਣ ਨਾ ਜਾਏ ਜੋ ਪਿਰ ਮੇਲ ਲਈ ਅੰਗ ਲਾਏ ਫਿਰ ਸੁਹਾਗ ਪਰ ਅਗਮ ਗੋਚਰ ਜਨ ਨਾਨਕ ਪ੍ਰੇਮ ਸਾਧ ਹਰੀ ਜੀਓ ਮਾਜ ਮਹੱਲਾ ਪੰਜਵਾ ਖੋਜਤ ਖੋਜਤ ਦਰਸ਼ਨ ਚਾਹੇ ਭਾਦ ਪਾਦ ਬਨ ਬਨੇ ਅਵਗਾਹੇ ਨਿਰਗੁਣ ਸਰਗੁਣ ਹਰਿ ਹਰਿ ਮੇਰਾ ਕੋਈ ਹੈ ਜਿਉ ਆਣ ਮਿਲਾਵੇ ਜੀਉ ਖਟ ਸਾਸਤ ਬਿਚਰਤ ਮੁਖ ਗਿਆਨਾ ਪੂਜਾ ਤਿਲਕ ਤੀਰਥ ਇਸਨਾਨਾ ਨਿਵੜੀ ਕਰਮ ਆਸਨ ਚੌਰਾਸੀ ਹਿਨ ਮਹਿ ਸ਼ਾਂਤਿ ਨ ਆਵੇ ਜੀਉ ਅਨਕ ਬਰਖ ਕੀਏ ਜਬ ਤਾਪਾ ਗਮਨ ਆ ਧਰਤੀ ਪਰਮਾਤਾ ਇੱਕ ਖਿਨ ਹਿਰਦੈ ਸ਼ਾਂਤਿ ਨ ਆਵੇ ਜੋਗੀ ਬਹੁੜ ਬਹੁੜ ਉਠ ਧਾਵੇ ਜੀਉ ਕਰ ਕਿਰਪਾ ਮੋ ਸਾਧ ਮਿਲਾਇਆ ਮਨ ਤਨ ਸੀਤਲ ਧੀਰ ਜਪਾਇਆ ਪ੍ਰਭ ਵਿਨਾਥੀ ਬਸਿਆ ਘਟ ਪੀਤਰ ਹਰ ਮੰਗਲ ਨਾਨਕ ਗਾਵੇ ਜੀਓ ਮਾਜ ਮਹੱਲਾ ਪੰਜਵਾ ਪਾਰ ਬ੍ਰਹਮ ਅਪਰੰਪਰ ਦੇਵਾ ਅਗਮ ਗੋਚਰ ਅਲਖ ਭੇਵਾ ਦੀਨ ਦਇਆਲ ਗੋਪਾਲ ਗੋਬਿੰਦਾ ਹਰ ਧਿਆਵੋ ਗੁਰਮੁਖ ਗਾਤੀ ਜੀਓ ਗੁਰਮੁਖ ਮਦ ਸੂਦਨ ਨਿਸਤਾਰੇ ਗੁਰਮੁਖ ਸੰਗੀ ਕ੍ਰਿਸ਼ਨ ਰਾਰੇ ਦਇਆਲ ਦਮੋਦਰ ਗੁਰਮੁਖੀ ਪਾਈਐ ਹੋਰਤ ਕਿਤੈ ਨਾ ਭਾਤੀ ਜੀਓ ਨਿਰਹਾਰੀ ਕੇਸ ਨਿਰਵੈਰਾ ਕੋਟ ਜਨਾ ਜਾ ਕੇ ਪੂਜੈ ਪੈਰਾ ਗੁਰਮੁਖ ਹਿਰਦੈ ਜਾ ਕੈ ਹਰਿ ਹਰਿ ਸੋਈ ਭਗਤੇ ਕਾਤੀ ਜੀਓ ਅਮੋਘ ਦਰਸ਼ਨ ਭੇਅੰਤਾ ਪਾਰਾ ਵਡ ਸਮਰਾ ਸਦਾ ਦਾਤਾਰਾ ਗੁਰਮੁਖ ਨਾਮ ਜਪਿਐ ਤਿਤ ਤਰੀਐ ਗਤਿ ਨਾਨਕ ਬਿਰਲੀ ਜਾਤੀ ਜੀਓ ਮਾਜ ਮਹੱਲਾ ਪੰਜਵਾ ਕਹਿਆ ਕਰਣਾ ਦਿੱਤਾ ਲੈਣਾ ਗਰੀਬਾ ਅਨਾਥਾ ਤੇਰਾ ਮਾਣਾ ਸਭ ਕੁਝ ਤੂੰ ਹੈ ਤੂੰ ਹੈ ਮੇਰੇ ਪਿਆਰੇ ਤੇਰੀ ਕੁਦਰਤ ਕੋ ਬਰ ਜਾਈ ਜੀਉ ਪਾਣਾ ਉਝੜ ਪਾਣਾ ਰਾਹਾ ਪਾਣਾ ਹਰਿ ਗੁਣ ਗੁਰਮੁਖ ਗਾਵਾਹਾ ਪਾਣਾ ਭਰਮ ਪਵੈ ਬੋ ਜੁਨੀ ਸਭ ਕੇ ਤਿਸੈ ਰਜਾਈ ਜੀਉ ਨਾ ਕੋ ਮੂਰਖ ਨਾ ਕੋ ਸਿਆਣਾ ਵਰਤੈ ਸਭ ਕੇ ਤੇਰਾ ਪਾਣਾ ਅਗਮ ਤੇਰ ਬੇਅੰਤ ਥਾਹਾ ਤੇਰੀ ਕੀਮਤ ਕਹਣ ਨਾ ਜਾਈ ਜੀਉ ਖਾਕ ਸੰਤਨ ਕੀ ਦੇਹੋ ਪਿਆਰੇ ਆਏ ਪਿਆ ਹਰਿ ਤੇਰਾ ਦਵਾਰੈ ਦਰਸ਼ਨ ਪ੍ਰੇਖਤ ਮਨ ਆਘਾਵੈ ਨਾਨਕ ਮਿਲਣ ਸੁਭਾਈ ਜੀਉ ਮਾਜ ਮਹੱਲਾ ਪੰਜਵਾ ਦੁਖ ਤਦੇ ਜਾ ਵਿਸਰ ਜਾਵੈ ਭੁਖ ਵਿਆਪੈ ਬਹੁ ਵਿਦਤਾਵੈ ਸਿਮਰਤ ਨਾਮ ਸਦਾ ਸੁਹੇਲਾ ਜਿਸ ਦੇਵੈ ਦੀਨ ਦਇਆਲਾ ਜੀਉ ਸਤਿਗੁਰ ਮੇਰਾ ਵੜ ਸਮਰੱਥਾ ਜੀਏ ਸੰਭਾਲੀ ਤਾ ਸਭ ਦੁਖ ਲੱਥਾ ਚਿੰਤਾ ਰੋਗ ਗਈ ਹਉ ਪੀੜਾ ਆਪ ਕਰੇ ਪ੍ਰਤਪਾਲਾ ਜੀਉ ਬਾਰਕ ਮੰਗੀ ਔ ਸਭ ਕਿਛ ਮੰਗਾ ਦੇ ਦੇ ਤੋੜ ਨਾਹੀ ਪ੍ਰਭ ਰੰਗਾ ਪੈਰੀ ਪੈ ਪੈ ਬਹੁਤ ਮਨਾਈ ਦੀਨ ਦਇਆਲ ਗੋਪਾਲਾ ਜੀ ਹਉ ਬਲਿਹਾਰੀ ਸਤਿਗੁਰ ਪੂਰੇ ਜਿਨ ਬੰਧਨ ਕਾਟੇ ਸਗਲੇ ਮੇਰੇ ਹਿਰਦੈ ਨਾਮ ਦੇ ਨਿਰਮਲ ਕੀਏ ਨਾਨਕ ਰੰਗ ਰਸਾਲਾ ਜੀਓ ਬਾਜ ਮਹੱਲਾ ਪੰਜਵਾ ਲਾਲ ਗੋਪਾਲ ਦਇਆਲ ਰੰਗੀਲੇ ਗੈਰ ਗੰਭੀਰ ਬੇਅੰਤ ਗੋਵਿੰਦੇ ਊਚ ਅਥਾਹ ਬੇਅੰਤ ਸੁਆਮੀ ਸਿਮਰ ਸਿਮਰ ਹਉ ਜੀਵਾ ਜੀਉ ਦੁਖ ਭੰਜਨ ਨਿਧਾਨ ਅੰਬੋਲੇ ਨਿਰਭਉ ਨਿਰਵੈਰ ਅਥਾ ਅਤੋਲੇ ਅਕਾਲ ਮੂਰਤਿ ਅਜੂਨੀ ਸੰਭਉ ਮਨ ਸਿਮਰਤ ਠੰਡਾ ਥੀਵਾ ਜੀਉ ਸਦਾ ਸੰਗੀ ਹਰ ਰੰਗ ਗੋਪਾਲਾ ਊਚ ਨੀਚ ਕਰੇ ਪ੍ਰਤਿਪਾਲਾ ਨਾਮ ਰਸਾਇਣ ਮਨ ਤ੍ਰਿਪਤਾਇਣ ਗੁਰਮੁਖਿ ਅੰਮ੍ਰਿਤ ਪੀਵਾ ਜੀਉ ਦੁਖ ਸੁਖ ਪਿਆਰੇ ਤੁਧ ਤੇ ਆਈ ਇਹ ਸੁਮਤ ਗੁਰੂ ਤੇ ਪਾਈ ਨਾਨਕ ਕੀ ਧਰ ਤੂੰ ਹੈ ਠਾਕੁਰ ਹਰਿ ਰੰਗ ਪਾਰ ਭਰੀਵਾ ਜੀਉ ਮਾਜ ਮਹੱਲਾ ਪੰਜਵਾ ਧਨ ਸੋ ਵੇਲਾ ਜਿਤ ਮੈਂ ਸਤਿਗੁਰ ਮਿਲਿਆ ਸਫਲ ਦਰਸ਼ਨ ਨੇਤਰ ਪੇਖ ਕਰਿਆ ਧਨ ਮੂਰਤ ਚਸੇ ਪਲ ਘੜੀਆ ਤਨ ਸੋ ਓਏ ਸੰਜੋਗਾ ਜੀਉ ਉਦਮ ਕਰਤ ਮਨ ਨਿਰਮਲ ਹੋਆ ਹਰਿ ਮਾਰਗ ਚਲਤ ਬ੍ਰਹਮ ਸਗਲਾ ਖੋਇਆ ਨਾਮ ਨਿਧਾਨ ਸਤਿਗੁਰੂ ਸੁਣਾਇਆ ਮਿਟ ਗਏ ਸਗਲੇ ਰੋਗਾ ਜੀਉ ਅੰਤਰ ਬਾਹਰ ਤੇਰੀ ਬਾਣੀ ਤੁਧ ਆਪ ਕਥਿਤ ਹੈ ਆਪ ਵਖਾਣੀ ਗੁਰ ਕਹਿਆ ਸਵੇ ਕੋ ਏਕੋ ਅਵਰ ਨਾ ਕੋਈ ਹੋਏਗਾ ਜੀਉ ਅੰਮ੍ਰਿਤ ਰਸ ਹਰਿ ਗੁਰ ਤੇ ਪੀਆ ਹਰ ਪਹਿਨਣ ਨਾ ਭੋਜਨ ਥੀਆ ਨਾਮ ਰੰਗ ਨਾਮ ਚੋਇ ਤਮਾਸੇ ਨਾਉ ਨਾਨਕ ਕੀਨੇ ਭੋਗਾ ਜੀਉ ਮਾਇ ਮਹੱਲਾ ਪੰਜਵਾ ਸਗਲ ਸੰਤਨ ਪਹਿ ਬਸਤ ਇਕ ਮਾਗਉ ਕਰੋ ਬਿਨੰਤੀ ਮਾਨ ਤਿਆਗਉ ਵਾਰ ਵਾਰ ਜਾਈ ਲਖ ਵਰਿਆ ਦੇਹੋ ਸੰਤਨ ਕੀ ਧੂਰਾ ਜੀਉ ਤੁਮ ਦਾਦੇ ਤੁਮ ਵਿਧਾਤੇ ਤੁਮ ਸੁਰਤ ਸਦਾ ਸੁਦਾਤੇ ਸਭ ਕੋ ਤੁਮ ਹੀ ਤੇ ਵਰਸਾਵੈ ਔਸਰ ਕਰਹੁ ਹਮਾਰਾ ਪੂਰਾ ਜੀਉ ਦਰਸ਼ਨ ਤੇਰਾ ਭਉ ਪੁਨੀਤਾ ਆਤਮ ਗੜ ਬਿਖਮ ਤਿਨਾਹੀ ਜੀਤਾ ਤੁਮ ਦਾਤੇ ਤੁਮ ਪੁਰਖ ਵਿਧਾਤੇ ਤੁਜ ਜੀਵੜ ਅਵਰਨ ਸੂਰਾ ਜੀਉ ਰੇਨ ਸੰਤਨ ਕੀ ਮੇਰਾ ਮੁਖ ਲਾਗੀ ਦੁਰਮਤ ਬਿਨਸੀ ਕਬੋਧਿਓ ਭਾਗੀ ਸਚ ਕਰ ਬੈਸ ਰਹੇ ਗੁਣ ਗਾਏ ਨਾਨਕ ਬਿਨਸੇ ਕੂਰਾ ਜੀਉ ਮਾਜ ਮਹੱਲਾ ਪੰਜਵਾ ਵਿਸਰ ਨਾਹੀ ਏਵੜਦਾ ਤੇ ਕਰ ਕਿਰਪਾ ਭਗਤਨ ਸੰਗਿ ਰਾਤੇ ਦਿਨ ਸਰੈਣ ਜੋ ਤੁਧ ਧਿਆਈ ਇਹੋ ਦਾਨ ਮੋਹਿ ਕਰਨਾ ਜੀਓ ਮਾਟੀ ਅੰਧੀ ਸੁਰ ਸਮਾਈ ਸਭ ਕੀ ਆ ਭਲਿਆ ਜਾਈ ਅਨੰਦ ਬਿਨੋਦ ਚੋਇਤ ਮਾਸੇ ਤੁਧ ਭਾਵੈ ਸੋ ਹੋਣਾ ਜੀਓ ਜਿਸ ਦਾ ਦਿੱਤਾ ਸਭ ਕੀ ਲੈਣਾ ਛੱਤੀ ਅੰਮ੍ਰਿਤ ਭੋਜਨ ਖਾਣਾ ਸੇ ਸੁਖਾਲੀ ਸੀ ਤਲ ਪਾਉਣਾ ਸਾਰ ਖੇਲ ਰੰਗ ਕਰਣਾ ਜੀਉ ਸਾ ਬੁੱਧ ਦੀਜੈ ਜਿਤ ਵਿਸਰਹ ਨਾਹੀ ਸਾ ਮਤ ਦੀਜੈ ਜਿਤ ਤੁਧ ਧਿਆਈ ਸਾਸ ਸਾਸ ਤੇਰੇ ਗੁਣ ਗਾਵਾ ਓਟ ਨਾਨਕ ਗੁਰ ਚਰਣਾ ਜੀਉ ਬਾਜ ਮਹੱਲਾ ਪੰਜਵਾ ਸਿਫਤ ਸਾਲਾਹਣ ਤੇਰਾ ਹੁਕਮ ਜਾਈ ਸੋ ਗਿਆਨ ਧਿਆਨ ਜੋ ਤੁਧ ਭਾਈ ਸੋਈ ਜਪ ਜੋ ਪ੍ਰਭ ਜੀਉ ਭਾਵੈ ਪਾਣੈ ਪੂਰ ਗਿਆਨਾ ਜੀਉ ਅੰਮ੍ਰਿਤ ਨਾਮ ਤੇਰਾ ਸੋਈ ਗਾਵੈ ਜੋ ਸਾਹਿਬ ਤੇਰਾ ਮਨ ਭਾਵੈ ਤੂੰ ਸੰਤਨ ਕਾ ਸੰਤ ਤੁਮਾਰੇ ਸੰਤ ਸਾਹਿਬ ਮਨ ਮਾਨਾ ਜੀਓ ਤੂੰ ਸੰਤਨ ਕੀ ਕਰਹਿ ਪ੍ਰਤਿਪਾਲਾ ਸੰਤ ਖੇਲੈ ਤੁਮ ਸੰਗ ਗੋਪਾਲਾ ਆਪਣੇ ਸੰਤ ਤੁਧ ਖਰੇ ਪਿਆਰੇ ਤੂੰ ਸੰਤਨ ਕੇ ਪ੍ਰਾਨਾ ਜੀਓ ਹੁਣ ਸੰਤਨ ਕੈ ਮੇਰਾ ਮਨ ਕੁਰਬਾਨੇ ਜਿਨ ਤੂੰ ਜਾਤਾ ਜੋ ਤੁਧ ਮਨ ਭਾਣੇ ਤਿਨ ਕੈ ਸੰਗ ਸਦਾ ਸੁਖ ਪਾਇਆ ਹਰਿ ਰਸ ਨਾਨਕ ਤ੍ਰਿਪਤਿ ਘਾਨਾ ਜੀਓ ਵਾਜ ਮਹੱਲਾ ਪੰਜਵਾ ਤੂੰ ਜਲ ਨਿਧ ਹਮੀਨ ਤੁਮਾਰੇ ਤੇਰਾ ਨਾਮ ਬੂੰਦ ਹਮ ਚਾਤ੍ਰਿਕ ਤਿਖਾਰੇ ਤੂੰ ਰੀ ਆਸ ਪਿਆਸਾ ਤੂੰ ਰੀ ਤੂੰ ਹੀ ਸੰਗ ਮਨ ਲੀਨਾ ਜੀਓ ਜਿਉ ਬਾਰਕ ਵੀ ਖੀਰ ਘਾਵੈ ਜਿਉ ਨਿਰਧਨ ਧਨ ਦੇਖ ਸੁਖ ਪਾਵੈ ਤ੍ਰਿਖਾਵੰਤ ਜਲ ਪੀਵਤ ਠੰਡਾ ਤਿਉ ਹਰ ਸੰਗ ਇਹੋ ਮਨ ਭੀਨਾ ਜੀਓ ਜਿਉ ਅੰਧਿਆਰਾ ਦੀਪਕ ਪ੍ਰਗਾਸਾ ਵਰਤਾ ਚਿਤਵਤ ਪੂਰਨ ਆਸਾ ਮਿਲ ਪ੍ਰੀਤਮ ਜਿਉ ਹੋਤ ਅਨੰਦਾ ਤਿਉ ਹਰ ਰੰਗ ਮਨ ਰੰਗੀ ਨਾ ਜੀਓ ਸੰਤਨ ਮੋਕੋ ਕੋ ਹਰਿ ਮਾਰਗ ਪਾਇਆ ਸਾਧ ਕਿਰਪਾਲ ਹਰ ਸੰਗ ਕੀ ਧਿਆਇਆ ਹਰ ਹਮਰਾ ਹਮ ਹਰ ਕੇ ਦਾਸੇ ਨਾਨਕ ਸ਼ਬਦ ਗੁਰੂ ਸਚ ਦੀਨਾ ਜੀਓ ਮਾਜ ਮਹੱਲਾ ਪੰਜਵਾ ਅੰਮ੍ਰਿਤ ਨਾਮ ਸਲਾ ਨਿਰਮਲਿਆ ਸੁਖਦਾਈ ਦੁਖ ਵਿਡਾਰਨ ਹਰੀਆ ਅਵਰ ਸਾਧ ਚਖ ਸਗਲੇ ਦੇਖੇ ਮਨ ਹਰ ਰਸ ਸਭ ਤੇ ਮੀਠਾ ਜੀਓ ਜੋ ਜੋ ਪੀਵੈ ਸੋ ਤ੍ਰਿਵਤਾਵੈ ਅਮਰ ਹੋਵੈ ਜੋ ਨਾਮ ਰਸ ਪਾਵੈ ਨਾਮ ਨਿਧਾਨ ਤਿਸਹਿ ਪ੍ਰਾਪਤੀ ਜਿਸ ਸ਼ਬਦ ਗੁਰੂ ਮਨ ਬੂਠਾ ਦਿਓ ਜਿਨ ਹਰਿ ਰਸ ਪਾਇਆ ਸੋ ਤ੍ਰਿਵਤੈ ਗਾਨਾ ਜਿਨ ਹਰਿ ਸਾਧ ਪਾਇਆ ਸੋ ਨਾਏ ਡੁਲਾਨਾ ਤਿਸਹਿ ਪ੍ਰਾਪਤੇ ਹਰਿ ਹਰਿ ਨਾਮਾ ਜਿਸ ਮਸਤਕ ਭਾਗ ਹੀਠਾ ਦਿਓ ਹਰ ਇੱਕ ਸੋ ਹੱਥ ਆਇਆ ਵਰਸਾਣੇ ਬਹੁ ਤੇਰੇ ਤਿਸ ਲਗ ਮੁਕਤ ਭਏ ਕਣੇਰੇ ਨਾਮ ਨਿਧਾਨਾ ਗੁਰੂ ਪਾਈਐ ਕਹੋ ਨਾਨਕ ਬਿਰਲੀ ਠਾ ਜੀਓ